ਛੀਜੇ ਜੋਬਣ ਜਰੂਆ ਸਿਰ ਕਾਲ ਕਾਇਆ ਛੀਜੇ ਭਈ ਸਬਾਲ ਛੀਜੇ ਜੋਬਣ ਜੋ ਹੈਗਾ ਛਿਜ ਜਾਣਾ ਅਸਲ ਦੇ ਵਿੱਚ ਜਿਹੜਾ ਹੈ ਨਾ ਪਹਿਲਾ ਛੀਜੇ ਦੇ ਖੁੱਲੇ ਇੱਕ ਗੰਢ ਜਦੋਂ ਸਰੀਰ ਤਿਆਗਿਆ ਜਾਂਦਾ ਤਾਂ ਆਪੇ ਜਾਗ ਪੈਂਦਾ ਹੈ ਕਾ ਕਬੀਰ ਸਹੀ ਜਨ ਜਾਗ ਕੇ ਜਮਕਾ ਡੰਡ ਬੂਡਵੇ ਵਿੱਚ ਲੱਗੇ ਇਹ ਜਿਹੜੀ ਭਰਮ ਦੀ ਕੰਢ ਹੈ ਸਾਨੂੰ ਅਗਿਆਨਤਾ ਦੀ ਕੰਢ ਇੱਥੇ ਆ ਕੇ ਵੱਜੀ ਹੈ ਭਰਮ ਇੱਥੇ ਆ ਕੇ ਉੱਥੋਂ ਜੋ ਕਰਨ ਆਇਆ ਉਹ ਭੁੱਲਿਆ ਕਿਉਂ ਹੈ ਉਹ ਚੇਤਾ ਆਪੇ ਆ ਜਾਣਾ ਜਦ ਇਹ ਸਰੀਰ ਤਿਆਗ ਦੇਣਾ ਫਿਰ ਇਹ ਕਿਹਾ ਪਛਤਾਏਗਾ ਹਾਂ ਜਦ ਜਮਕਾ ਡੰਡ ਲੱਗਣਾ ਹੈ ਸਰੀਰ ਤਿਆਗਣਾ ਇਹਨੂੰ ਸਾਰੇ ਚੇਤਾ ਆ ਜਾਣਾ ਸੁਪਨਾ ਟੁੱਟ ਜਾਣਾ ਫਿਰ ਆ ਸਰੀਰ ਜਿੰਨਾ ਚਿਰ ਜ਼ਿੰਦਗੀ ਹੈ ਸੁਪਨਾ ਸੁਪਨਾ ਖਤਮ ਹੋ ਜਾਣਾ ਇਹ ਜਦੋਂ ਜੀਵਨ ਇਹਦਾ ਤਿਆਗਦਾ ਤਾਂ ਜਾਗ ਪੈਂਦਾ ਬਸ ਜਾਂ ਸਰੀਰ ਤਿਆਗਦਾ ਜਾਂ ਜਾਗਦਾ ਸੌਂਦਾ ਜਾਂ ਨਹੀਂ ਜਾਗਦਾ ਗੁਰਬਾਣੀ ਉਹਨੂੰ ਵੀ ਸੋਣਾ ਬੰਦੀ ਹੈ ਇੱਕ ਦਿਨ ਸੋਵਣ ਕੋ ਲੰਬੇ ਕੋੜ ਪ੍ਰਸਾਦ ਪ੍ਰਸਾਦ ਅਸਲ ਹੈ ਉਹ ਵੀ ਸੋਣਾ ਹੀ ਉਹ ਕਦੋਂ ਗਮ ਐ ਸਰੀਰ ਵਾਸਤੇ ਹਮੇਸ਼ਾ ਲਈ ਸੌ ਜਾਣਾ ਦੁਬਾਰਾ ਇਹ ਸਰੀਰ 'ਚ ਨਹੀਂ ਜਾਗਣਾ ਜਾਂ ਇਹ ਸਰੀਰ 'ਚ ਜਾਗਣਾ ਨਾ ਕੀ ਸੁਪਨਾ ਨਹੀਂ ਦੇਖਣਾ ਇਹ ਸਰੀਰ 'ਚ ਤਿਰਕੁੜੀ ਜਿਹੜੀ ਮੁੜ ਕੇ ਜਾਣਾ ਇਹਦੇ ਕੋਪੇ ਵਾਲਾ ਵੀ ਤਿਰਕੁੜੀ ਨਹੀਂ ਜਾਂਦਾ ਫਿਰ ਜੇ ਤਿਰਕੁਟੀ ਜੇ ਨਾ ਜਾਵੇ ਮੁੜ ਕੇ ਸਮਝੋ ਜਿੱਦਣ ਉਹ ਕੌਮੇ 'ਚ ਗਿਆ ਸੀ ਉਦੋਂ ਹੀ ਮਰ ਗਿਆ ਸੀ ਸੰਸਾਰ ਵੱਲੋਂ ਪਛਾਕੋ ਦੋ ਸਾਲ ਬਾਅਦ ਮਰੇ ਸਰੀਰ ਛੱਡੇ ਸਰੀਰ ਨੂੰ ਸੰਸਾਰ ਨਾਲ ਉਹਦਾ ਕੋਈ ਸੰਬੰਧ ਨਹੀਂ ਹੁੰਦਾ ਕੌਮੇ ਵਾਲਾ ਕੌਮੇ ਪਰ ਕੌਮੇ ਵਾਲਾ ਜਾਗਿਆ ਹੋਇਆ ਵੀ ਹੁੰਦਾ ਸਰੀਰ ਨੇ ਛੱਡਿਆ ਜੋ ਜਾਗਣਾ ਤਾਂ ਅੰਦਰ ਵਾਲੇ ਨੇ ਸਰੀਰ ਛੱਡੇ ਦੇ ਬਿਨਾਂ ਕਿਵੇਂ ਜਾਗੂ ਉਹ ਤਾਂ ਲੱਗਿਆ ਹੋਇਆ ਹੈ ਜੋਰ ਨੂੰ ਚਲਾਉਣ ਸਰੀਰ ਨੂੰ ਵੀ ਮੈਂ ਦੁਬਾਰਾ ਇਹਨੂੰ ਕਾਮਯਾਬ ਹੋ ਜਾਊਗਾ ਉਹ ਤਾਂ ਸਾਰਾ ਜੋਰ ਲਾਉਣ ਲੱਗਿਆ ਹੈ ਆਪਣਾ ਰੀਸਟਾਰਟ ਕਰਨ ਉਹ ਤਾਂ ਲੜਾਈ ਲੜ ਰਿਹਾ ਹੈ ਬਹੁਤ ਨਾਲ ਉਹ ਤਾਂ ਲੜਾਈ ਆਪਾਂ ਕਹਿੰਦੇ ਲੜਾਈ ਲੜ ਰਿਹਾ ਉਹ ਤਾਂ ਲੜਾਈ ਲੜ ਰਿਹਾ ਪੂਰੇ ਜ਼ੋਰ ਸ਼ੋਰ ਨਾਲ ਸਾਰਾ ਧਿਆਨ ਉੱਤੇ ਲੜਾਈ ਤੇ ਲਾਇਆ ਹੋਇਆ ਜਦੋਂ ਸਰੀਰ ਤਿਆਗ ਦਿੰਦਾ ਹੈ ਫਿਰ ਜਾਗਦਾ ਚੀਜੇ ਦੇ ਖੁੱਲੇ ਇੱਕ ਗੰਢ ਦਾ ਮਤਲਬ ਇਹ ਹੀ ਹੈ ਚੀਜੇ ਜੋਬਨ ਜਰੂਆ ਸਿਰ ਕਾਲ ਐਵੇਂ ਜੇ ਜੋਬਨ ਤਿਆਗਦਾ ਸਰੀਰ ਜੋਬਨ ਚਲਾ ਜਾਂਦਾ ਤਾਂ ਕਾਲ ਆ ਜਾਂਦਾ ਜਰੂਆ ਸਿਰ ਕਾਲ ਜਰੂਆ ਜਰੂਆ ਅਸਲ ਚ ਜਰਾ ਰੋਗ ਹੈ ਜਿਹੜਾ ਬੁਢਾਪਾ ਉਹੀ ਕਾਲ ਹੈ ਜਵਾਨੀ ਦਾ ਕਾਲ ਬੁਢਾਪਾ ਜਿਵੇਂ ਦੁਬਾਰਾ ਜਵਾਨੀ ਨਹੀਂ ਹੁੰਦੀ ਫਿਰ ਦੁਬਾਰਾ ਨਹੀਂ ਹੁੰਦੀ ਕਾਲ ਤੇ ਬਾਅਦ ਦੁਬਾਰਾ ਨਹੀਂ ਹੁੰਦੀ ਕਾਲ ਦਾ ਮਤਲਬ ਦੁਬਾਰਾ ਉਹ ਚੀਜ਼ ਨਹੀਂ ਹੁੰਦੀ ਮਿਲਦੀ ਨਹੀਂ ਦੁਬਾਰਾ ਸਰੀਰ ਦਾ ਕਾਲ ਹੈ ਦੁਬਾਰਾ ਸਰੀਰ ਨਹੀਂ ਮਿਲਦਾ ਹੈ ਜਵਾਨੀ ਦਾ ਕਾਲ ਹੋ ਗਿਆ ਜਵਾਨੀ ਦੁਬਾਰਾ ਨਹੀਂ ਹੁੰਦੀ ਜਦੋਂ ਜੋਬਨ ਛੇਜਦਾ ਤੱਕੀ ਆਉਂਦਾ ਜਰੂਆ ਬੁਢਾਪਾ ਇਹ ਕਾਲ ਹੈ ਸਿਰ ਕਾਲ ਇਹ ਕਾਲ ਹੈ ਬਸ ਜਵਾਨੀ ਦਾ ਕਾਲ ਹੈ ਜਿਵੇਂ ਨਾ ਬੁਢਾਪਾ ਆ ਗਿਆ ਇਹ ਸਮਾਈਆ ਕਾਲ ਹੋਰ ਕੀ ਹੈ ਸਮੇਂ ਦੇ ਹਿਸਾਬ ਨਾਲ ਕਾਲ ਸਮਾਈਆ ਫਿਰ ਉਹ ਸਮਾ ਆ ਗਿਆ ਬੜਾ ਪਹਿਲਾਂ ਕਹਿੰਦਾ ਵੀ ਹੁਣ ਸਾਡਾ ਸਮਾਂ ਨਹੀਂ ਰਿਹਾ ਹਾਂ ਸਮਾਂ ਖਾਇਆ ਚੀਜੈ ਭਈ ਇਹ ਵੀ ਜਦ ਕਾਇਆ ਚੀਜ਼ੀ ਹੈ ਜੋ ਬੁੱਧੀਹੀਨ ਹੁੰਦਾ ਹੈ ਜਦ ਇਹ ਜਿੱਦੀ ਬੁੱਧੀ ਲੈ ਕੇ ਆਇਆ ਜੋ ਗਵਾ ਲੈਂਦਾ ਇੱਥੇ ਜੂਏ ਜੀ ਬਾਜੀ ਹਾਰ ਜਾਂਦਾ ਫਿਰ ਇਹਦੇ ਤੇ ਭਰਮ ਵੱਜ ਜਾਂਦਾ ਭਈ ਸਗੋਂ ਅੱਗੋਂ ਨੂੰ ਵੀ ਢੇਰਾ ਜ਼ਿਆਦਾ ਹੋ ਜਾਂਦਾ ਜੇ ਪਾਣੀ ਜਾਲਾ ਪੈ ਜੇ ਤਾਂ ਪਾਣੀ ਬੇਕਾਰ ਹੋ ਜਾਂਦਾ ਲੋਭ ਹੈ ਮਨਸਾ ਜੋ ਪਾਣੀ ਬੂਰ ਜੋ ਪਾਣੀ ਬੂਰ ਜੋ ਪਾਣੀ ਬੂਰ ਵਾਲਾ ਬੂਰ ਪੈ ਜਾਂਦਾ ਪਾਣੀ ਤੇ ਸਾਰਾ ਪਾਣੀ ਖਰਾ ਹੋ ਜਾਂਦਾ ਐਵੇਂ ਇਹਨੂੰ ਲੋਭ ਸਾਰਾ ਗੰਦਾ ਕਰ ਦਿੰਦਾ ਹੈ ਆਤਮਾ ਹੀ ਗੰਦੀ ਹੋ ਜਾਂਦੀ ਹੈ ਲੋਭ ਜਿ ਲੱਗਿਆ ਰਹੇ ਸਾਰੀ ਜ਼ਿੰਦਗੀ ਐ ਗੰਦਾ ਹੋ ਜਾਂਦਾ ਜਿਵੇਂ ਪਾਣੀ ਵਿਗੜ ਜਾਂਦਾ ਇਹੀ ਹੈ ਜਾਪੇ ਆਪ ਪ੍ਰਭੂ ਤਹਿਲ ਲੋਏ ਬਿਲਕੁਲ ਵਧੀਆ ਬਾਣੀ ਦਿੱਤਾ ਸੀ ਗਵਾ ਕੇ ਚਲੇ ਗਿਆ ਠੀਕ ਠਾਕ ਆਇਆ ਸੀ ਉਹ ਗਵਾ ਕੇ ਚਲਾ ਗਿਆ ਸੁਣ ਜਾਪੇ ਆਪ ਪ੍ਰਭੂ ਤਹਿ ਲੋਏ ਜਾਪੇ ਆਪ ਜਿੱਦਣ ਇਹਨੂੰ ਆਪਣਾ ਆਪਾ ਜਾਪ ਗਿਆ ਨਾ ਆਪਣਾ ਆਪਾ ਦੇ ਗਿਆ ਅਸਲ 'ਚ ਆਪਾਂ ਆਪੇ ਪ੍ਰਭੂ ਤੇ ਲੋਏ ਦਾ ਪ੍ਰਭੂ ਤਿੰਨਾਂ ਲੋਕਾਂ ਦਾ ਪ੍ਰਭੂ ਤਿੰਨਾਂ ਲੋਕਾਂ ਦੀ ਕੀ ਮਾਇਆ ਅਸਲ 'ਚ ਤਿੰਨਾਂ ਲੋਕਾਂ ਦਾ ਪ੍ਰਭੂ ਜਿਹੜਾ ਹੈਗਾ ਇਹ ਜੀਵਾਤਮਾ ਹੀ ਹੈ ਜੀਵਾਤਮਾ ਦਾ ਪ੍ਰਭੂ ਕਹਾਂ ਜੀਵਾਤਮਾ ਦਾ ਪ੍ਰਭੂ ਹੋਰ ਹੈ ਮਾਇਆ ਦਾ ਪ੍ਰਭੂ ਇਹ ਹੈ ਆਗਿਆਕਾਰੀ ਕਿੰਨੀ ਮਾਇਆ ਸਰੀਰ ਤਾਂ ਕਮ ਕਮੇ ਚਲਾਉਂਦਾ ਹੀ ਹੈ ਤਿੰਨਾਂ ਲੋਕਾਂ ਦਾ ਇਹੀ ਰਹਿੰਦਾ ਰਹੋ ਭਰਮ ਦੇ ਅੰਡੇ 'ਚ ਵੀ ਇਹ ਜੀਵੇ ਹੈ ਦੁਆਪਰ 'ਚ ਵੀ ਜੀਵੇ ਹੈ ਤੇ ਹੁਣ ਕਾਲਯੁਗ 'ਚ ਵੀ ਜੀਵੇ ਹੈ ਪ੍ਰਭੂ ਇਹੀ ਹੈ ਵਿੱਚ ਜਾਪੇ ਆ ਪ੍ਰਭੂ ਤੇ ਹੋਏ ਆਪਣਾ ਆਪਾ ਇਹਨੂੰ ਤਿੰਨ ਲੋਕ ਜਾਪਦਾ ਹੈ ਇਹੀ ਨਾ ਲੋਕਾਂ ਦਾ ਹਾਂ ਇਹ ਹੁਕਮ ਦੇ ਵਿੱਚ ਉਹ ਰੰਗ ਗੱਲ ਜੇ ਆਪਣਾ ਆਪ ਜਾਪਦਾ ਤਾਂ ਤਿੰਨਾਂ ਲੋਕਾਂ ਦਾ ਪ੍ਰਭੂ ਵੀ ਇਹਨੂੰ ਨਾਲੇ ਪਤਾ ਲੱਗ ਜਾਂਦਾ ਹੁਕਮ ਦਾ ਵੀ ਨਾਲੇ ਪਤਾ ਲੱਗ ਜਾਂਦਾ ਹੈ ਜਿੰਨਾ ਜੇ ਆਪਣੇ ਆਪ ਦਾ ਨਹੀਂ ਪਤਾ ਲੱਗਦਾ ਉਹਨਾਂ ਜਰ ਇਹਨੂੰ ਸਾਰੇ ਨਿਰਾਕਾਰ ਦਾ ਹੀ ਪਤਾ ਲੱਗ ਜਾਂਦਾ ਹੈ ਆਪਣੇ ਆਪ ਦਾ ਪਤਾ ਲੱਗਦਾ ਹੈ ਫਿਰ ਘਟ ਘਟ ਹਰ ਜੂ ਬਸੇ ਪਤਾ ਲੱਗ ਜਾਂਦਾ ਫਿਰ ਤਾਂ ਪੂਰਾ ਹੀ ਗਿਆਨ ਹੋ ਜਾਂਦਾ ਬਸ ਆਪਾ ਨਾ ਜਰੇ ਇਹਨੂੰ ਪਤਾ ਨਹੀਂ ਲੱਗਦਾ ਉਹਨਾਂ ਚ ਕੁਝ ਵੀ ਨਹੀਂ ਪਤਾ ਲੱਗਦਾ ਫਿਰ ਤਾਂ ਸਾਰੇ ਹੀ ਪਤਾ ਲੱਗ ਗਿਆ ਜਦ ਘੰਟੇ ਖੁੱਲ ਗਈ ਫਿਰ ਉਹਦੇ ਵਿੱਚੋਂ ਜਿਹੜਾ ਸਭ ਨਿਕਲਿਆ ਜਾਂ ਦਸ ਦੁਆਰੇ ਖੁੱਲ ਗਿਆ ਫਿਰ ਤਾਂ ਦੇਖਿਆ ਤੀਨ ਲੋਕ ਕੋ ਪੀਓ ਫਿਰ ਤੀਨ ਲੋਕ ਦਾ ਪੀਆ ਦੇਖ ਲਿਆ ਉਸੇ ਨੂੰ ਕਬੀਰ ਨੇ ਕਿਹਾ ਸੀ ਜੀਵ ਤੇ ਸਿਓ ਜੀਵ ਵੀ ਹੋਈ ਹੈ ਸੀਓ ਵੀ ਹੋਈ ਹੈ ਜੀ ਤੋਂ ਪੈਦਾ ਹੋਇਆ ਉਹ ਸੀਓ ਹੈ ਜੀ ਤੋਂ ਜੀ ਪੈਦਾ ਹੋਇਆ ਉਹ ਸੀਓ ਹੈ ਸੀਓ ਹੁੰਦਾ ਪੈਦਾ ਕਰਨਾ ਕਿਸੇ ਚੀਜ਼ ਜੀਓ ਸੀਓ ਬੁਝਣ ਹਾਂ ਘਟ ਮੈਂ ਜੀਓ ਕਪੀਓ ਘਟ ਮੈਂ ਜੀਓ ਜੀਓ ਪੀਓ ਬੁਝਣ ਸੁਝੇ ਨਹੀਂ ਸੁਝੇ ਨਹੀਂ ਘਟ ਮੈਂ ਜੀਓ ਪੀਓ ਜੀਵ ਆਪ ਹੀ ਹੈ ਦੋਹਾਂ ਸਿਰਾਂ ਦੇ ਵਿੱਚ ਦੋਹਾਂ ਸਿਰਾਂ ਦਾ ਆਪੇ ਸੋਭੀ ਹੈ ਇੱਕ ਹੈ ਜਿਹੜਾ ਇੱਕ ਫਿਰ ਇੱਕ ਹੈ ਜੀਵਰ ਉਹ ਰਲ ਕੇ ਇੱਕ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ ਔਰ ਹੋਰ ਬਸ ਧੁੱਪੋਂ ਨਾ ਚਲੇ ਵੱਖਰਾ ਸਮਝਦੀ ਆਪਣੇ ਆਪ ਨੂੰ ਜਿੰਨਾ ਜਰ ਸੂਰਜ ਵੱਲ ਨੂੰ ਧੁੱਪ ਦੀ ਪਿੱਠ ਹੈ ਆ ਮਾਇਆ ਨੂੰ ਦੇਖ ਲਈਏ ਪਰ ਉਹਨਾਂ ਚ ਧੁੱਪ ਵੱਖਰੀ ਹੈ ਮਾਇਆ ਕਿਉਂਕਿ ਦੂਜੀ ਚੀਜ਼ ਮਾਇਆ ਦੀ ਨਹੀਂ ਹੈ ਇਹਨੂੰ ਆਪ ਤੋਂ ਦੂਜੀ ਚੀਜ਼ ਮਾਇਆ ਦੀ ਦੀ ਜਿੰਨਾ ਚਿਰ ਅਸੀਂ ਬਾਹਰ ਨੂੰ ਝਾਕਦੇ ਆ ਅਸੀਂ ਵੱਖਰੇ ਆ ਮਾਇਆ ਵੱਖਰੀ ਦੋ ਹੋ ਗਏ ਜਦ ਅੰਦਰ ਨੂੰ ਝਾਕਣ ਲੱਗਿਆ ਮਾਇਆ ਤਾਂ ਹੋ ਗਈ ਗੈਰ ਬਾਬੇ ਇਹ ਹੀ ਰਹਿ ਜਾਂਦਾ ਹੋਰ ਕੁਝ ਨਹੀਂ ਫਿਰ ਸੂਰਜ ਜਦ ਧੁੱਪ ਦੋ ਨਹੀਂ ਹੁੰਦੀ ਹੈ ਜੇ ਧੁੱਪ ਸੂਰਜ ਨੂੰ ਦੇਖੇ ਫਿਰ ਇੱਕੋ ਨੇ ਕਿ ਧੁੱਪ ਵੱਖਰੀ ਨਹੀਂ ਹੈ ਸੂਰਜ ਤੋਂ ਉਹਨਾਂ ਹਾਂ ਸੰਸਾਰ ਤੋਂ ਵੱਖਰੀ ਹੈ ਸੰਸਾਰ ਨੂੰ ਦੇਖਦੀ ਹੈ ਤਾਂ ਦੋ ਨੇ ਉਹਦਾ ਉਹਦਾ ਦੀਨ ਹੈ ਨਹੀਂ ਸੂਰਜ ਦਾ ਭਲੇਖਾ ਇਹਨੂੰ ਸੂਰਜ ਦਾ ਤਾਂ ਪਤਾ ਹੀ ਨਹੀਂ ਹੈ ਕੀ ਅਦੋ ਤਾਂ ਇੱਥੇ ਹੀ ਦੀਦੇ ਨੇ ਇੱਕ ਧੁੱਪ ਇੱਕ ਜਿਹੜਾ ਕੁਝ ਜੀ ਤੇ ਪੈਂਦੀ ਹੈ ਉਹ ਤੇ ਇੱਕ ਪਿੱਛੇ ਤਨ ਹੋ ਗਏ ਇਹਨੂੰ ਇਹ ਨਹੀਂ ਪਤਾ ਮੇਰੀ ਹੋਂਦ ਕਿੱਥੋਂ ਹੈ ਆਪਣਾ ਬੋਲ ਨਹੀਂ ਨਾ ਪਛਾਣਿਆ ਜੇ ਅੰਤਰਮੁਖੀ ਝਾਕਦਾ ਫਿਰ ਸੰਸਾਰ ਤਦੀਰਾ ਹੀ ਨਹੀਂ ਗਾਇਬ ਹੋ ਜਾਂਦਾ ਸੰਸਾਰ ਜਿੰਨਾ ਜਰ ਬਾਹਰ ਨੂੰ ਝਾਕਦਾ ਤੇਰੇ ਗੁੱਡੀ ਝਾਕਦਾ ਸੰਸਾਰ ਦੀਦਾ ਜਾਂ ਤੇਰੇ ਗੁੱਡੀ ਝਾਕਦਾ ਹੀ ਨਹੀਂ ਸੰਸਾਰ ਹੈ ਉਹ ਨਹੀਂ ਆਤਮ ਚਿੰਤਨ ਵਿੱਚ ਸੰਸਾਰ ਨਹੀਂ ਰਹਿੰਦਾ ਸੰਸਾਰ ਹੁੰਦਾ ਹੋਇਆ ਵੀ ਨਹੀਂ ਰਹਿੰਦਾ ਸੁੱਤੇ ਪੈਣ ਦਾ ਸੰਸਾਰ ਹੁੰਦਾ ਹੀ ਨਹੀਂ ਚਾਹੇ ਨਹੀਂ ਨਾ ਬਾਹਰ ਨੂੰ ਪਰ ਅੰਦਰ ਵੀ ਨਹੀਂ ਝਾਕਦੇ ਬੇਹੋਸ਼ੀ ਦੀ ਹਾਲਤ ਹੈ ਸੁੱਤੇ ਪਿਆ ਜੇ ਬਾਹੋਸ਼ ਝਾਕੇ ਨਾ ਅੰਦਰ ਨੂੰ ਫਿਰ ਕੁਝ ਦੀਦਾ ਬੇਹੋਸ਼ ਹੁੰਦਾ ਹੈ ਜਦ ਚਲਿਆ ਜਾਂਦਾ ਨਾ ਅੰਦਰ ਅੰਦਰ ਤਾਂ ਰੋ ਜਾਂਦਾ ਹੈ ਪਰ ਬੇਹੋਸ਼ ਹੋਇਆ ਜਾਂਦਾ ਬਾਹੋਸ਼ ਜਾਵੇ ਉੱਥੇ ਤੱਕ ਜਿੱਥੇ ਤੱਕ ਸੌਂ ਕੇ ਜਾਂਦਾ ਨਾ ਜਾਗਦਾ ਉੱਥੇ ਤੱਕ ਚਲਾ ਜਾਵੇ ਬਸ ਇੱਥੇ ਤੱਕ ਇਤੋਂ ਉੱਪਰ ਉੱਪਰ ਜਾਗਦਾ ਹੈ ਇਹ ਤੋਂ ਥੱਲੇ ਆਇਆ ਬਸ ਬੇਹੋਸ਼ ਹੋਇਆ ਜਾਪੈ ਆਪ ਪ੍ਰਭੂ ਤਹ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜਾਪੇ ਆਪ ਪ੍ਰਭੂ ਤੇ ਲੋਏ ਆਪ ਆਪਣਾ ਆਪੇ ਦੀ ਗੱਲ ਹੈ ਜੇ ਅਸੀਂ ਇਹਦਾ ਅਰਥ ਕਰ ਲਈਏ ਪ੍ਰਭੂ ਆਪ ਹੈ ਤੇ ਪ੍ਰਭੂ ਅੱਡ ਹੋ ਗਿਆ ਅੱਡ ਹੋ ਗਿਆ ਦੋ ਹੋ ਗਏ ਜਾਪੇ ਆਪ ਜਦ ਇਹਨੂੰ ਆਪਣਾ ਆਪ ਦੀਦਾ ਫਿਰ ਤਿੰਨ ਲੋਕ ਦਾ ਪ੍ਰਭੂ ਵੀ ਦੀਦਾ ਇਹ ਪ੍ਰਭ ਹੈ ਉਹ ਪ੍ਰਭੂ ਹੈ ਇਹਦਾ ਪ੍ਰਭੂ ਇਹਦਾ ਪ੍ਰਭ ਜਿਹੜਾ ਪ੍ਰਭੂ ਹੈ ਇਹ ਪ੍ਰਭ ਸੰਸਾਰ ਦਾ ਇਹਦੇ ਬਿਨਾ ਸੰਸਾਰ ਨਹੀਂ ਚੱਲਦਾ ਜੀਵ ਬਿਨਾ ਸੰਸਾਰ ਨਹੀਂ ਪੈਦਾ ਹੋ ਸਕਦਾ ਇਹ ਵੀ ਬਹੁਤ ਵੱਡੀ ਸ਼ਕਤੀ ਹੈ ਸੰਸਾਰ ਨਹੀਂ ਪੈਦਾ ਹੋ ਸਕਦਾ ਪਾਪ ਪੁੰਨ ਦੋ ਭਾਈ ਨੇ ਇੱਕ ਦੇ ਹੀ ਦੋ ਬਣਾਏ ਨੇ ਅਸਲ 'ਚ ਮਨ ਪਾਪ ਹੈ ਚਿਤ ਭੁੱਲ ਜਿਹਨੂੰ ਸ਼ੁੱਧ ਮਨ ਕਹਿੰਦੇ ਨੇ ਉਹ ਭੁੱਲ ਜਿਹੜਾ ਦੂਆ ਮਨ ਹੈ ਬਲੀਨ ਮਨ ਹੈ ਗੁਰੂ ਪਾਪ ਇਹ ਦੋ ਭਾਈ ਨੇ ਦੋਹਾਂ ਨੇ ਮਿਲ ਕੇ ਸਿਸਟਮ ਪਾਈ ਕੁਰਬਾਨੀ ਇਹ ਕਹਿੰਦੀ ਹੈ ਸ਼ਾਸਤਰ ਦੀ ਇਹ ਗੱਲ ਬੋਲਦੇ ਸ਼ਾਸਤਰ ਨੂੰ ਮੰਨਦੇ ਮੰਨਣ ਦਾ ਵਿਚਾਰੇ ਤਾਂ ਜੇ ਪਤਾ ਹੋਵੇ ਉਹ ਇਹ ਗੱਲ ਕਹਿੰਦੇ ਨਹੀਂ ਨਾਲੇ ਉਹਨਾਂ ਜੇ ਗੱਲ ਹੈ ਨਹੀਂ ਉਹਨਾਂ ਤਾਂ ਕਹਾਣੀਆਂ ਇਤਿਹਾਸ ਹੈ ਉਹਨਾਂ ਚ ਸ਼ਾਸਤਰਾਂ ਚ ਸਾਖੀਆਂ ਲਿਖੀਆਂ ਹੋਈਆਂ ਜਿਵੇਂ ਸਾਡੇ ਨੇ ਸਾਖੀਆਂ ਇਤਿਹਾਸ ਗੁਰ ਇਤਿਹਾਸ ਬਣਾ ਲਿਆ ਉਹ ਉਸੇ ਦੀ ਨਕਲ ਕਰ ਲਈ ਸ਼ਾਸਤਰਾਂ ਦੀ ਨਕਲ ਸ਼ਾਸਤਰਾਂ ਦੀ ਨਕਲ ਕੀਤੀ ਗੁਰਬਾਣੀ ਦਾ ਵਸ ਸੰਤੋਖ ਦੀ ਇਹਨੂੰ ਤਾਂ ਨੇ ਕਰਤਾ ਵੀ ਹੁਣ ਤੂੰ ਤਾਂ ਰਹਿ ਅੱਡ ਅਸੀਂ ਆ ਬੜੀ ਜਾਂਦੇ ਹਾਂ ਜਦ ਤੋਂ ਸਾਖੀਆਂ ਪੜਨ ਲੱਗੇ ਗੁਰਬਾਣੀ ਨੂੰ ਤਲਜਲੀ ਦੇਤੀ ਪੜਦੇ ਰਹੂ ਮੁਖ ਬਾਗ ਲੈ ਗਏ ਸਮਝਣ ਵਾਸਤੇ ਨਹੀਂ ਪੜਦੇ ਵੀ ਇਹੀ ਸਾਡਾ ਆਧਾਰ ਹੈ ਬੂਨਾ ਜੋ ਮਰਜੀ ਕਹੀ ਜਾਣ ਦਿਲਚਸਪੀ ਸਾਖੀਆਂ ਚ ਉੱਥੋਂ ਕੁਝ ਪੱਲੇ ਪੈਂਦਾ ਇਥੋਂ ਪੈਂਦਾ ਹੀ ਕੁਝ ਨਹੀਂ ਪੱਲੇ ਇਥੋਂ ਪੱਲੇ ਪੈਣਾ ਔਖਾ ਥੋੜਾ ਜਿਹਾ ਇਹ ਲੋੜ ਵੀ ਹੈ ਨਹੀਂ ਲੋੜ ਉਹਨੂੰ ਪਊਗੀ ਇਹਦੇ ਬੱਲੇ ਪੈਣ ਦੀ ਜਿਹਨੇ ਸੰਸਾਰ ਤਿਆਗਣਾ ਹੋਵੇ ਜਿਹਨੇ ਸੰਸਾਰ ਦੇ ਪਦਾਰਥ ਇਕੱਠੇ ਕਰਨੇ ਹੋਣ ਲੋੜ ਹੋਵੇ ਸੰਸਾਰ ਦੀ ਭੁੱਖ ਹੋਵੇ ਸੰਸਾਰ ਦੀ ਭੁੱਖ ਤੋਂ ਹੀ ਵੇਲਣਾ ਹੋਵੇ ਉਹਨੇ ਗੁਰਬਾਣੀ ਦੇ ਕੀ ਲੈਣਾ ਉਹਦੇ ਮਤਲਬ ਦੀ ਗੁਰਬਾਣੀ ਨਹੀਂ ਹੈ ਹਾਂ ਉਹਨੂੰ ਵਹਿਮ ਪਾਇਆ ਹੋਇਆ ਵੀ ਇਹਨੂੰ ਮੱਥਾ ਟੇਕੋਗੇ ਤਾਂ ਬਹੁਤ ਕੁਝ ਬਣੂਗਾ ਉਹ ਉਹਨਾਂ ਨੇ ਪਾਇਆ ਜਿਹੜੇ ਪੁਜਾਰੀ ਇੱਥੇ ਚੜਾਵਾ ਚੜਾਉਗੇ ਬਹੁਤ ਮਿਲੂਗਾ ਉਹ ਜੇ ਚੜਾਵਾ ਨਾ ਚੜਾਉਣ ਉਹਨਾਂ ਦਾ ਗੱਡੀ ਨਹੀਂ ਚੱਲਦੀ ਇਹ ਤਾਂ ਬਹਿਮ ਪਾਇਆ ਹੋਇਆ ਇਹ ਨਹੀਂ ਗੱਲ ਹੈਗੀ ਬਿਲਕੁਲ ਵੀ ਉਹ ਤਾਂ ਹੁਕਮ ਨਾ ਮਿਲਣਾ ਜੋ ਕੋਈ ਜਿਹੜੇ ਇਹਨੂੰ ਮੱਥਾ ਨਹੀਂ ਟੇਕਦੇ ਉਹਨਾਂ ਨੂੰ ਕਦੇ ਪਦਾਰਥ ਨਹੀਂ ਮਿਲਦੇ ਐ ਜੇ ਲੋਕ ਨੇ ਜਿਹੜੇ ਗੁਰਦੁਆਰੇ ਜਾਂਦੇ ਹੀ ਨਹੀਂ ਬਲਕਿ ਸਿੱਖਾਂ ਦੇ ਵਿੱਚ ਵੀ ਉਲਟ ਗੱਲਾਂ ਕਰਦੇ ਨੇ ਗੁਰਬਾਣੀ ਤੋਂ ਉਹਨਾਂ ਕੋ ਮਾਇਆ ਅੰਤ ਨਹੀਂ ਉਹਨਾਂ ਕੋ ਕਿਥੋਂ ਆ ਬਈ ਕੋਈ ਸੰਬੰਧ ਨਹੀਂ ਇਸ ਗੱਲ ਦਾ ਮਾਇਆ ਦਾ ਅਸੀਂ ਗਲਤ ਪ੍ਰਚਾਰਿਆ ਹੈ ਇਹ ਹਿੰਦੂਆਂ ਨੇ ਪ੍ਰਚਾਰਿਆ ਸੀ ਇਹੀ ਅਸੀਂ ਪ੍ਰਚਾਰਤਾ ਪ੍ਰਚਾਰਿਆ ਉਹਨਾਂ ਨੇ ਜਿਨ੍ਹਾਂ ਨੇ ਗੋਲਕ ਚਾਹੀਦੀ ਹੈ ਜੀ ਪੁਜਾਰੀ ਵਰਗ ਪੁਜਾਰੀ ਵਰਗ ਨੇ ਉਹਨਾਂ ਪ੍ਰਚਾਰ ਦੇ ਪ੍ਰਚਾਰ ਦੇ ਭੁੱਖੇ ਮਰ ਜਾਂਦੇ ਹੋ ਗੁਰਬਾਣੀ ਨਹੀਂ ਇਹ ਗੱਲ ਬੋਲਦੇ ਉਹ ਤਾਂ ਸਾਰਿਆਂ ਨੂੰ ਦਿੰਦਾ ਜਾਨ ਕੋ ਤੋ ਅਜਾਨ ਕੋ ਤੋ ਜ਼ਮੀਰ ਕੋ ਤੋ ਜ਼ਮਾਨ ਕੋ ਦਾ ਹੈ ਸਾਰਿਆਂ ਨੂੰ ਦੇ ਜਾਂਦਾ ਚਾਹੇ ਕੋਈ ਉਹ ਵਰਦਾ ਚਾਹੇ ਉਹਨੂੰ ਕੋਈ ਨਹੀਂ ਵਰਦਾ ਸਰੀਰ ਦੀਆਂ ਲੋੜਾਂ ਪੂਰੀਆਂ ਕਰਨੀਆਂ ਉਹਨੇ ਨੇ ਸਰੀਰ ਸਾਰੇ ਉਹਨੇ ਦਿੱਤੇ ਨੇ ਉਹਨੇ ਆਪਣੀ ਡਿਊਟੀ ਕਰੀ ਜਿਹੜੀ ਤੁਸੀਂ ਆਪਣੀ ਚਾਹੇ ਕਰੋ ਚਾਹੇ ਨਾ ਕਰੋ ਉਹ ਨਹੀਂ ਆਪਣੀ ਡਿਊਟੀ ਭੁੱਲਦਾ ਕਰਤਾ ਆਪ ਉਹ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਆਪਣੀ ਡਿਊਟੀ ਦਾ ਨਹੀਂ ਭੁੱਲਦਾ ਤੁਸੀਂ ਭੁੱਲੋ ਜਾਏ ਨਾ ਭੁੱਲੋ ਅਸੀਂ ਭੁੱਲ ਕੇ ਵੀ ਕੀ ਕਰਾਂਗੇ ਆਪਣਾ ਨੁਕਸਾਨ ਕਰਾਂਗੇ ਜੇ ਉਹ ਭੁੱਲ ਗਿਆ ਤਾਂ ਸਾਡਾ ਨੁਕਸਾਨ ਹੋਊਗਾ ਕੋਈ ਨਹੀਂ ਦੇਖੋ ਜੇ ਉਹ ਭੁੱਲ ਗਿਆ ਤਾਂ ਸਾਡਾ ਨੁਕਸਾਨ ਹੋਊਗਾ ਕੋਈ ਨਹੀਂ ਪਰ ਜੇ ਅਸੀਂ ਭੁੱਲ ਗਏ ਨੁਕਸਾਨ ਸਾਡਾ ਹੀ ਆਉਦਾ ਨਹੀਂ ਫਿਰ ਅਸੀਂ ਉਹ ਭੁੱਲਦੇ ਹਾਂ ਨਹੀਂ ਭੁੱਲਦਾ ਕਰਤਾ ਨਹੀਂ ਭੁੱਲਦਾ ਕਰਤਾ ਨਹੀਂ ਭੁੱਲਦਾ ਐਵੇਂ ਨਹੀਂ ਸਾਰੀ ਦੁਨੀਆ ਬੁੱਲਦੀ ਕੋਈ ਕਾਰਨ ਬੁੱਲਣ ਅੰਦਰੋਂ ਸਭ ਡਰਦੇ ਨੇ ਉੱਤੋਂ ਜਾਇ ਕੁਝ ਕਹੀ ਜਾਣ ਰੇਖੀ ਵਾਲੇ ਬੰਦੇ ਨਹੀਂ ਸੀ ਕਹਿੰਦੇ ਰੱਬ ਨਹੀਂ ਹੁੰਦਾ ਪਰ ਫਿਰ ਵੀ ਨਿਕਲ ਗਿਆ ਗੁਰਗਾਨਨ ਸੀ ਸ਼ਾਇਦ ਉਹਦਾ ਕਹਿੰਦਾ ਬਾਈ ਗॉड ਪਤਾ ਨਹੀਂ ਕੀ ਹੈ ਕਹਿੰਦਾ ਤੂੰ ਇਹ ਤਾਂ ਰੱਬ ਨੂੰ ਮੰਨਦਾ ਨਹੀਂ ਲੇਕਿਨ ਅੰਦਰਲੀ ਗੱਲ ਸੀ ਜਿਹੜੀ ਦੂਰ ਛੁਪੀ ਹੋਈ ਬਸ ਨਿਕਲ ਗਈ ਉਹ ਇੱਥੋਂ ਉੱਤੇ ਉੱਤੇ ਮੰਨਦੇ ਤੇ ਮੇਰਾ ਰੱਬ ਹੈ ਨਹੀਂ ਅੰਦਰ ਮੰਨਦੇ ਤੇ ਰੱਬ ਹੈਗਾ ਉੱਤੇ ਭੈ ਸੀ ਹਾਂ ਬਾਈ ਗॉड ਮੈਂ ਪਰਮਾਤਮਾ ਨੂੰ ਨਹੀਂ ਬੋਲਦਾ ਅਸੀਂ ਪਰਮਾਤਮਾ ਨੂੰ ਨਹੀਂ ਮੰਨਦਾ ਵੀ ਰੱਬ ਦੀ ਸੋਹ ਮੈਂ ਰੱਬ ਨੂੰ ਨਹੀਂ ਮੰਨਦਾ ਵਾਹ ਭਾਈ ਸੋਹਣਾ ਫੜਨ ਵਾਲੇ ਨੇ ਫੜ ਲਿਆ ਕਹਿੰਦਾ ਵਾ ਠੀਕ ਹੈ ਝੂਠ ਫੜਿਆ ਗਿਆ ਫਿਰ ਪਿੱਛੇ ਸਫਾਈਆਂ ਦੇਈ ਜਾਵੇ ਮੇਰੇ ਮੂੰਹ ਚੋਂ ਨਿਕਲ ਗਿਆ ਉਹ ਕਹਿੰਦੇ ਅੰਦਰ ਸੀਗਾ ਤਾਂ ਨਿਕਲਿਆ ਜੋ ਬਸ ਭਾਂਡੇ ਸੀ ਉਹੀ ਬਾਹਰ ਆਈ ਆ ਟੇਢਾ ਕਰੇ ਤੇ ਜਿਆਦਾ ਟੇਡਾ ਕਰ ਬੈਠਿਆ ਤੇ ਦੇਖਿਆ ਨਹੀਂ ਵੀ ਨਿਕਲਿਆ ਹੋਊਗਾ ਉਹ ਨਿਕਲਿਆ ਆਇਆ ਵਿਚਲਾ ਜਾਪੇ ਆਪ ਪ੍ਰਭੂ ਤਹ ਲੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਉਹ ਜੁਗਾ ਜੁਗਾ ਨੇ ਕੋਈ ਦਾਤਾ ਹੈ ਪ੍ਰਭੂ ਹੁਕਮ ਦੇਖੋ ਕੁਛ ਨਹੀਂ ਦਰਸ਼ਨ ਹੋਣਾ ਹੋਰ ਕਿਸੇ ਦਾ ਜਿਹੜਾ ਤਾਂ ਇੱਕ ਹੈ ਜੋਤ ਕਰਕੇ ਉਹਦਾ ਹੀ ਆਪੇ ਜਿਹੜਾ ਹੁਕਮ ਹੈ ਉਹ ਜਿੰਨਾ ਸੱਚਖੰਡ ਦੇ ਵਿੱਚ ਇੱਕ ਇੱਕ ਨੇ ਸਾਰੇ ਸਾਫ ਸੂਰਤ ਦੇ ਸਾਰੇ ਉਹ ਉਹਨਾਂ ਦੀ ਸੁਪਚਿਆ ਦੀ ਇੱਛਾ ਉਹਦਾ ਹੁੰਦਾ ਦਰਸ਼ਨ ਹੋਰ ਕਿਸੇ ਦਾ ਨਹੀਂ ਹੁੰਦਾ ਇੱਕ ਦਾ ਦਰਸ਼ਨ ਦਾ ਇਹਨੂੰ ਆਪਣਾ ਹੀ ਹੁੰਦਾ ਹੋਰ ਨਹੀਂ ਹੁੰਦਾ ਦੂਏ ਦੀ ਅੱਖ ਨਾਲ ਨਹੀਂ ਸਾਨੂੰ ਦੀਦਾ ਹੁੰਦਾ ਆਪਣੀ ਅੱਖ ਨਾਲ ਦੀਦਾ ਜੇ ਕੋਈ ਇਹਨੇ ਆਦਮੀ ਦੇ ਜਾਗ ਬਿਠਾ ਦਈਏ ਮੋਢਿਆਂ ਤੇ ਤਾਂ ਅੰਨੇ ਰੁੜੀਦੀ ਦਾ ਜਵਾਬ ਨੂੰ ਦਿਖੂ ਅੱਖਾਂ ਜਵਾਗਦੇ ਹੀ ਰਹਿਣਗੀਆਂ ਹੋਰ ਦੱਸੇ ਤੇ ਚੱਲੂ ਉਹ ਜੁਗ ਜੁਗ ਦਾਤਾ ਅਵਰ ਨਾ ਕੋਏ ਜੁਗ ਜੁਗ ਦਾਤਾ ਅਵਰ ਨਾ ਕੋਏ ਦਾਤਾ ਕੌਣ ਅਸਲ ਚ ਹੁਕਮ ਤੋਂ ਹੀ ਦਾਤ ਮਿਲਦੀ ਹੈ ਸਹੀ ਇੱਕ ਨੂੰ ਇੱਕ ਕੁਝ ਨਹੀਂ ਦੇ ਸਕਦਾ ਇੱਕ ਤੇ ਇੱਕ ਹਕੂਮਤ ਨਹੀਂ ਕਰ ਸਕਦਾ ਇੱਕ ਦੇ ਇੱਕ ਬਰਾਬਰ ਹੀ ਹੁੰਦਾ ਕਿਲੋ ਇੱਧਰ ਪਾਲਾ ਕਿਲੋ ਇੱਧਰ ਪਾਲਾ ਕਿਹੜਾ ਬੜਾ ਛੋਟਾ ਹੈ ਕਿਹੜਾ ਭਾਰੀ ਹੈ ਕਿਹੜਾ ਹੌਲਾ ਕੋਈ ਜਾਈ ਬੰਦੇ ਉੱਥੇ ਹੈ ਨਹੀਂ ਧੜਾ ਬਣਾ ਕੇ ਹਾਵੀ ਹੋ ਜੀ ਇਹ ਹੈ ਨਹੀਂ ਉੱਥੇ ਵੈਰ ਵਿਰੋਧ ਹੈ ਨਹੀਂ ਤੇ ਫਿਰ ਦੂਗਾ ਦੂਗਾ ਤੇ ਹਾਵੀ ਕਿਵੇਂ ਹੋ ਜੂ ਸਭ ਇੱਕੋ ਜਿਹੀ ਨੇ ਇਹ ਇੱਕ ਦੀ ਉਹ ਸਮਝ ਨਹੀਂ ਆਈ ਹੋਈ ਸੰਸਾਰ ਨੂੰ ਇੱਕ ਹੁੰਦਾ ਕੀ ਹੈ ਜੇ ਇੱਕ ਦੇ ਵਿੱਚ ਰਲ ਜਾਣਾ ਅਸੀਂ ਕਿੱਥੇ ਗਏ ਸਵਾਲ ਇਹ ਪੈਦਾ ਹੁੰਦਾ ਜਿਹੜਾ ਜੀਵਾਤਮਾ ਕਿੱਥੇ ਗਿਆ ਇਹਦਾ ਜਵਾਬ ਹੈ ਜੀ ਚੈਪਟਰ ਬੰਦ ਕੀਤਾ ਹੋਰ ਨੇ ਇਹ ਤੋਂ ਅੱਗੇ ਬੰਦਾ ਚੈਪਟਰ ਉਹਨਾਂ ਨੇ ਕਰਤਾ ਤਾਂ ਨਹੀਂ ਗਏ ਇਹਦਾ ਜਵਾਬ ਨਹੀਂ ਹੈ ਕਿਸੇ ਕੋਲ ਉਹ ਤਾਂ ਜਵਾਬ ਇੱਥੇ ਮਿਲਿਆ ਹੋਇਆ ਹੈ ਸ਼ਾਸਤਰਾਂ ਜਰ ਹੋਰ ਜਵਾਬ ਸਿੱਖਾਂ ਕੋਲ ਵੀ ਨਹੀਂ ਹੈ ਉਹ ਵਿਦਾਂਤੀ ਕਹਿੰਦੇ ਨੇ ਕੀ ਕਹਿੰਦੇ ਨੇ ਕਹਿੰਦੇ ਨੇ ਮੁਕਤੀ ਤੋਂ ਡੂਬ ਮਰਨਾ ਹੈ ਸਮੁੰਦਰ ਵਿੱਚ ਮੁਕਤੀ ਦਾ ਨਾਮ ਹੈ ਸਮੁੰਦਰ ਵਿੱਚ ਡੂਬ ਮਰਨਾ ਇਸ ਸਮੁੰਦਰ ਚ ਬੁੱਧ ਗਈ ਡੁੱਬ ਗਈ ਮਰ ਗਈ ਬਸ ਖਤਮ ਹੋ ਗਈ ਵੀ ਇਹਦਾ ਵਜੂਦ ਖਤਮ ਹੋ ਜਾਂਦਾ ਹੈ ਇਹ ਰਹਿੰਦਾ ਹੀ ਨਹੀਂ ਕੁਝ ਫਿਰ ਕੀ ਰਹਿ ਜਾਂਦਾ ਕੀ ਰਹਿ ਜਾਂਦਾ ਰਹਿ ਕੀ ਜਾਂਦਾ ਫਿਰ ਇਹ ਜੀ ਮੁਕਤੀ ਕਿਉਂ ਜਾਹੂ ਕੋਈ ਇਹ ਜੀ ਮੁਕਤੀ ਕਿਉਂ ਜਾਹੂ ਇੱਥੇ ਜੇ ਸੌਂਦਾ ਜਾਗਦਾ ਪੈਂਦਾ ਉੱਠਦਾ ਖੜਦਾ ਉਹਦੇ ਬਾਅਦ ਤਾਂ ਪਤਾ ਹੀ ਨਹੀਂ ਦੱਸਿਆ ਕਿ ਉਹਨਾਂ ਨੇ ਹੈ ਨਹੀਂ ਕੀ ਹੁੰਦਾ ਗਾਹਾਂ ਦਾ ਨਹੀਂ ਪਤਾ ਗਾਹਾਂ ਦਾ ਇੱਥੋਂ ਪਤਾ ਲੱਗਿਆ ਇਹਨਾਂ ਦਾ ਤਿੰਨ ਲੋਕ ਤੇ ਪਰੇ ਦਾ ਗਿਆਨ ਨਹੀਂ ਤਿੰਨ ਲੋਕ ਦਾ ਗਿਆਨ ਨੂੰ ਬਹੁਤ ਵੱਡਾ ਗਿਆਨ ਸਮਝਦੇ ਨੇ ਤੇ ਤਿੰਨ ਲੋਕ ਦਾ ਗਿਆਨ ਨੂੰ ਬਹੁਤ ਛੋਟਾ ਸਮਝਿਆ ਚੌਥੇ ਲੋਕ ਦਾ ਗਿਆਨ ਚੌਥੇ ਲੋਕ ਦਾ ਵੀ ਗਿਆਨ ਜਿੰਨੇ ਕੋ ਲੋੜ ਹੈ ਉਹਨਾਂ ਨੂੰ ਦੇ ਦਿੱਤਾ ਉੱਥੇ ਪਹੁੰਚ ਗਏ ਬਸ ਉੱਥੇ ਪਹੁੰਚ ਗਏ ਬਾਕੀ ਉੱਥੇ ਹੀ ਰਹਿਣਾ ਜਿੱਥੇ ਰਹਿਣਾ ਉੱਥੇ ਤੇ ਜਾਣ ਦੀ ਲੋੜ ਨਹੀਂ ਹੁੰਦੀ ਉੱਥੇ ਦੀ ਭਾਸ਼ਾ ਹੋਣੀ ਚਾਹੀਦੀ ਹੈ ਉਹਨਾਂ ਨੇ ਤਾਂ ਮੁਕਤੀ ਦੀ ਵਿਧੀ ਉਹ ਨਹੀਂ ਦੱਸੀ ਮੁਕਤੀ ਦੀ ਵਿਧੀ ਕੀ ਹੁੰਦੀ ਹੈ ਕਿਤੇ ਨਹੀਂ ਵਿਧੀ ਲਿਖੀ ਸ਼ਾਸਤਰਾਂ ਦੱਸੋ ਕਿੱਥੇ ਝੂੜ ਬੋਲਿਆ ਹੈ ਭਗਤਾਂ ਦੇ ਜਿੰਨੇ ਭਗਤ ਵੀ ਹੋਏ ਨੇ ਉਹਨਾਂ ਦੀ ਜਿਹੜੀਆਂ ਸਾਖੀਆਂ ਬਣਾਈਆਂ ਨਿਰਾ ਝੂਠ ਹੈ ਉਹੀ ਇੱਥੇ ਗੁਰਬਾਣੀ ਕਲੀਅਰ ਕੀਤਾ ਹੈ ਦੱਸਿਆ ਹੈ ਭਗਤ ਪ੍ਰਲਾਦ ਦਾ ਧਰੂ ਦੀ ਜਿਹੜੀ ਸਾਖੀ ਇਹਨਾਂ ਨੇ ਸੁਣਾਈ ਹੈ ਗੁਰਬਾਣੀ ਤਾਂ ਉਹਨੂੰ ਮੰਨਦੀ ਨਹੀਂ ਹੈ ਗੁਰਬਾਣੀ ਨੇ ਤਾਂ ਉਹਨਾਂ ਨੇ ਪ੍ਰਲਾਦ ਨੂੰ ਹੋਰ ਕੁਝ ਕਿਹਾ ਗੁਰਬਾਣੀ ਪਾਣਾ ਮੰਨਣ ਦੀ ਗੱਲ ਕਰਦੀ ਹੈ ਸਿੱਧੂ ਮਤ ਪਾਣੇ ਤੋਂ ਬਾਗੀ ਹੋਣ ਦੀ ਗੱਲ ਕਰਦੀ ਹੈ ਜਿਹੜਾ ਬਾਗੀ ਹੋ ਕੇ ਆਪਣਾ ਭਾਣਾ ਵਿਸ਼ਨੂੰ ਨੂੰ ਬਣਾ ਲਵੇ ਆਪਣਾ ਲੋਹਾ ਬਣਾ ਲਵੇ ਉਹ ਭਗਤ ਹੈ ਉਹਨਾਂ ਦੇ ਸਾਹਿਬ ਸੋ ਤਾਂ ਬਾਗੀ ਨੇ ਸੰਘਾਸਣ ਡਲਾ ਦੇਵੇ ਸੰਘਾਸਣ ਡਲਾ ਦੇਵੇ ਉਹਦਾ ਉੱਥੇ ਬਗਾਵਤ ਨਾ ਮਿਲਦਾ ਜੋ ਮਿਲਦਾ ਹਾਂ ਹਟ ਜਿੱਦ ਆਪਣੇ ਜ਼ੋਰ ਨਾਲ ਹੋਬੇ ਨਾਲ ਉੱਥੇ ਹੋਬੇ ਦੀ ਪ੍ਰਾਪਤੀ ਹੈ ਸਾਰੀ ਇੱਥੇ ਹੋਬੇ ਦਾ ਤਿਆਗ ਹੈ ਤਾਂ ਸਾਰੀ ਹੋਬੇ ਤੇ ਖੜੀਆਂ ਮਤ ਕ੍ਰਿਸ਼ਨ ਵੀ ਹੋਬੇ ਦੀ ਗੱਲ ਕਰਦਾ ਮੈਂ ਮੈਂ ਕਰਦਾ ਇੱਥੇ ਸਾਰਾ ਟਾਰਗੇਟ ਹੋਬੇ ਦੇ ਖਿਲਾਫ ਹੈ ਕਿਉਂਕਿ ਪਿੱਛੇ ਸਾਨੂੰ ਵਿਰਸੇ ਚ ਕੀ ਮਿਲੀ ਆ ਹੋਂਬੇ ਮਿਲੀ ਹੋਈ ਆ ਵਿਰਸੇ ਚ ਜਿੰਨੇ ਸੰਤ ਮਤਾਂ ਨੇ ਸਭ ਹੋਂਦੇ ਦੇ ਵਿੱਚ ਨੇ ਕੋਈ ਨਹੀਂ ਬਚਿਆ ਹੋਇਆ ਉਹ ਸਾਰੀ ਗੱਲ ਕਹਿਤੀ ਪਾਠ ਪੜਿਓ ਔਰ ਵੇਦ ਵਿਚਾਰਿਓ ਡਿਵੈਲਪ ਹੋ ਜਾਂਦੂ ਸਾਦੇ ਇਹ ਜੇ ਸਾਰੀਆਂ ਕੈਟਾਗਰੀਆਂ ਆ ਗਈ ਪਾਠ ਪੜਨ ਦੇ ਵਿੱਚ ਪੰਡਤ ਆ ਗਏ ਵੇਦਾਂ ਦੇ ਆ ਗਏ ઋષਿ ਬੁਨੀ ਆ ਗਏ ਲਿਖਣ ਵਾਲੇ ਆ ਗਏ ਇਹ ਵਿਦਵਾਨ ਆ ਗਏ ਡਿਵੈਲਪ ਹੋ ਜਾਂਦੂ ਦੇ ਵਿੱਚ ਸਾਧਨ ਵਾਲੇ ਆ ਗਏ ਸਰੀਰ ਦੀ ਸਾਧਨ ਵਾਲੇ ਡਿਵਲਪ ਅੰਗ ਸਾਧੇ ਪੰਜ ਜਨਾ ਸੰਗ ਨਾਲ ਛੁੱਟ ਕੇ ਅਦਕ ਅਹੰਪੁਦ ਬਦ ਵਿਰਸੇ ਜਾਈ ਹੈ ਇਹ ਵਿਰਸੇ ਬਣਿਆ ਹੋਇਆ ਸਾਨੂੰ ਇਹੀ ਚੱਲੀ ਜਾਂਦੀ ਹੈ ਬੁੱਧੀ ਹੁਣ ਤੱਕ ਹੰਕਾਰ ਪ੍ਰਧਾਨ ਹੈ ਅਕਾਲੀਆਂ 'ਚ ਵੀ ਸਾਡੇ 'ਚ ਸਾਰੇ ਸਿੱਖਾਂ 'ਚ ਹੁਣ ਵੀ ਕਿ ਵਿਰਸੇ 'ਚ ਮਿਲਿਆ ਹੋਇਆ ਸਾਨੂੰ ਗੁਰੂਆਂ ਨੇ ਹੰਕਾਰ ਤੋਂ ਖਿਲਾਫ ਚੱਡਾ ਚੁੱਕਿਆ ਸੀ ਉਹ ਜਿਹੜੇ ਹੰਕਾਰ ਤੋਂ ਰਹਿਤ ਨੇ ਉਹ ਖਤਮ ਕੀ ਉਹਨਾਂ ਦੇ 80 80 100 100 ਰੁਪਏ ਸਰਾਂ ਦਾ ਮੁੱਲ ਪਿਆ ਸੀ ਹੰਕਾਰ ਤੋਂ ਰਹਿਤ ਸੀ ਹੰਕਾਰ ਤੋਂ ਰਹਿਤ ਵਾਲਿਆਂ ਦਾ ਜਿਹੜੇ ਹੰਕਾਰੀਆਂ ਦੇ ਹੰਕਾਰੀ ਸੀਗੇ ਉਹ ਤਾਂ ਉਹਨਾਂ ਵਰਗੇ ਸੀ ਉਹਨਾਂ ਦੀ ਉਹਨਾਂ ਨਾਲ ਦਾਲ ਗਲਦੀ ਸੀ ਦੇਖ ਨਾ ਅਕਾਲੀਆਂ ਦੀ ਦਾਲ ਕਿੰਨੀ ਬੀਜੇਪੀ ਨੂੰ ਵਧੀਆ ਗਲਦੀ ਹੋ ਜੀ ਕੋਈ ਨਾ ਉਹਦੇ ਦੁਕਾਨ ਤੋਂ ਮੋੜ ਆਏ ਨੇ ਉਸੇ ਬੋਰੀ ਜੋ ਉਸੇ ਬੋਰੀ ਜੋ ਉਹਨਾਂ ਦੇ ਮੋੜ ਆਏ ਨੇ ਬਿਰਸਾਇਕਰ ਇੱਕੋ ਬੋਰੀ ਜੋ ਆਏ ਨਾ ਉਹ ਘਰ ਹੈ ਘਰ ਦੋ ਜਾ ਕੇ ਵਾਹਨ ਇੱਕੋ ਬੋਰੀ ਜੋ ਗਏ ਹਨ ਦੋਏ ਜੇ ਹੁਣ ਇੱਕ ਤੌੜੀ ਚ ਪਾਈ ਬਦਲ ਜਾਣਗੇ ਦੋਈ ਚ ਉਹ ਜੇ ਹੋਣੇ ਨੇ ਕਿਸੇ ਘਰ ਚ ਬਣਾ ਲੋ ਰੰਗ ਤਾਂ ਉਹੀ ਰਹਿਣਾ ਰੰਗ ਨਹੀਂ ਬਦਲਦਾ ਹੁੰਦਾ ਉਹਨਾਂ ਦਾ ਨਾ ਟੇਸਟ ਬਦਲੇ ਤੇ ਤਾਂ ਜਾਂ ਤੁਹਾਨੂੰ ਜਾਂ ਤੁਸੀਂ ਬਦਲਾ ਲਓ ਕੁਝ ਪਾ ਕੇ ਸਾਨੂੰ ਵਿਰਸੇ 'ਚ ਮਿਲਿਆ ਹੋਇਆ ਹੰਕਾਰ ਹੈ ਧਰਮ ਦੇ ਵਿੱਚ ਜਿੱਥੇ ਜਿਹੜੀ ਧਰਮ ਦੀ ਗੱਲ ਹੈ ਹੰਕਾਰ ਲੈ ਕੇ ਨਹੀਂ ਆਇਆ ਇਹ ਲੈ ਕੇ ਭਰਮਾ ਹੈ ਪਰ ਚੁੱਕੇ ਵਿਰਸੇ 'ਚ ਹੰਕਾਰ ਮਿਲਿਆ ਹੋਇਆ ਸਾਡੇ ਉਪਦੇਸ਼ ਵਿੱਚ ਹੰਕਾਰ ਸਾਖੀਆਂ ਵਿੱਚ ਸਾਰੀਆਂ 'ਚ ਹੰਕਾਰ ਹੈ ਉਹੀ ਹੰਕਾਰ ਅਸੀਂ ਨਾਨਕ ਦੇ ਵਿੱਚ ਭਰਤਾ ਟੀਕੇ ਲਾ ਲਾ ਅਸੀਂ ਆਪਣੇ ਦਿਮਾਗ 'ਚ ਭਰ ਲਿਆ ਨਾਨਕ ਦਾ ਭਰ ਨਹੀਂ ਸਕਦੇ ਨਾ ਅਸੀਂ ਆਪਣੇ ਦਿਮਾਗ 'ਚ ਨਾਨਕ ਨੂੰ ਹੰਕਾਰੀ ਬਣਾਤਾ ਕਿ ਆਪ ਹੰਕਾਰੀ ਸੀ ਨਾਨਕ ਨੇ ਪੰਜਾ ਲਾ ਕੇ ਰੋਕਤਾ ਪਹਾੜ ਨਾਨਕ ਤਾਂ ਲੜਨ ਗਿਆ ਸੀ ਉਹਦੇ ਨਾਲ ਮੈਨੂੰ ਪਹਾੜ ਸੜਤਾ ਉੱਤੇ ਲੜਾਈ ਤਾਂ ਉਹਨਾਂ ਉਹ ਤਾਂ ਫਿਰ ਬਹੁਤ ਉਹਨਾਂ ਦੀਆਂ ਤਾਂ ਬੰਦੇ ਹੀ ਬੰਦੇ ਸੀ ਉਹਨਾਂ ਦੇ ਉਹਦਾ ਜੇ ਪਹਾੜ ਥੱਲੇ ਨਹੀਂ ਸੀ ਆ ਸਕਿਆ ਫਿਰ ਇਕੱਠੇ ਹੋ ਕੇ ਫੜ ਲੈਂਦੇ ਐਂ ਦੋਸਤਾਂ ਨੂੰ ਲੁੱਟਦੇ ਨਹੀਂ ਰਹੇ ਆ ਕੇ ਬਾਬਰ ਚੜ ਕੇ ਆਇਆ ਸੀ ਨਾਨਕ ਤੇ ਮੁੜ ਗਿਆ ਫਿਰ ਉਹ ਨਾਲੇ ਕਹਿੰਦੇ ਬਾਬਰ ਨੇ ਬੰਦ ਕਰਤਾ ਸੀ ਨਾਨਕ ਨੂੰ ਚੱਕੀਆਂ ਪਿਆਈਆਂ ਨੇ ਸੋਲੋ ਕਿੱਥੇ ਗਈ ਸੀ ਉਹ ਤਾਲਤ ਬਾਹ ਵਾਲੀ ਉਹ ਜਿਹਨੇ ਪੰਜਾ ਰੋਕਦਾ ਤਾਂ ਉਦੋਂ ਕਿੱਥੇ ਗਈ ਸੀ ਉਹ ਤਾਕਤ ਇਹ ਸਭ ਝੂਠ ਹੈ ਗੁਰਬਾਣੀ ਛੱਡਣ ਦੀ ਛਡਾਤੀ ਸੋਤੇ ਝੂਠ ਬੋਲ ਬੋਲ ਕੇ ਬੜੇ ਹੰਕਾਰ ਪ੍ਰਤੀਕ ਹੈ ਉਹਦੇ ਪਿੱਛੇ ਹੰਕਾਰ ਹੈ ਹੰਕਾਰ ਨਾਲ ਵੱਡੇ ਹੁੰਦਾ ਨਾਨਕ ਨੂੰ ਕਰਦੇ ਨੇ ਹੰਕਾਰ ਕਰਕੇ ਵੀ ਉਹਦੇ ਵਿੱਚ ਕਰਾਮਾਤ ਜ਼ਿਆਦਾ ਸੀ ਕਰਾਮਾਤ ਕਿਸੇ ਚ ਨਹੀਂ ਇੱਥੇ ਤਾਕਤ ਕੋਈ ਕਿਸੇ ਦੇ ਕੋਲ ਨਹੀਂ ਹੈ ਪ੍ਰਕਿਰਤੀ ਜੋ ਹੈ ਕੁਦਰਤ ਜੋ ਹੈ ਕਾਦਰ ਦੇ ਵਸ ਹੈ ਕਿਸੇ ਦੇ ਵਸ ਵਿੱਚ ਨਹੀਂ ਕੁਦਰਤ ਜੇ ਕਿਸੇ ਦੇ ਵਸ ਚ ਹੋਵੇ ਕੁਦਰਤ ਆ ਫਿਰ ਤਾਂ ਵੀ ਮੀਆਂ ਨਾ ਅਟਣ ਰਹੀ ਅਸੀਂ ਦੁਸ਼ਮਣ ਤੇ ਫੌਜ ਗੱਲ ਕਹਿੰਦੇ ਕਰ ਲਈ ਵੀ ਪਾਈ ਆਈ ਉੱਤੇ ਦਿਨ ਰਾਤ ਹਟੀਏ ਨਾ ਸਾਲ ਭਰ ਆਪੇ ਮਰ ਜਾਣਗੇ ਸਾਰੇ ਜੂੜਾ ਟੱਪਾ ਬਣਾਉਣੇ ਨੇ ਇਹ ਆ ਪੈਣ ਨਾ ਰਹੀਏ ਆਪੇ ਵਰ ਜਾਣਗੇ ਪਾਣੀ ਖਿੱਚ ਲਈਏ ਜੇ ਉੱਥੋਂ ਪਾਣੀ ਖਿੱਚ ਲਿਆ ਤੇ ਦੂਏ ਧਰਤੀ ਜੋ ਖਿੱਚ ਲੈਂਦੇ ਪਾਣੀ ਉਹਨਾਂ ਦਾ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਬਣਾਈਆਂ ਜਿਹੜੇ ਬੁੱਧੀਹੀਨ ਸੀ ਛਾਤਰ ਸੀਗੇ ਬੁੱਧੀਹੀਨ ਮੈਂ ਤਾਂ ਕਹਿਣਾ ਉਹਨਾਂ ਨੂੰ ਉਹਨਾਂ ਨੇ ਜਿਹੜਾ ਕੰਮ ਕਰਨਾ ਸੀ ਆਪਣਾ ਪੈਰ ਕੋਹੜਾ ਮਾਰ ਲਿਆ ਜ਼ਿੰਦਗੀ ਆਪਣੀ ਤਬਾਹ ਕਰ ਲਈ ਇਹਨਾਂ ਗੱਲਾਂ 'ਚ ਕੀ ਰੱਖਿਆ ਸੀ ਇਹਨਾਂ ਗੱਲਾਂ 'ਚ ਜੇ ਉਹਨਾਂ ਕੋਲ ਅਕਲ ਸੀਗੀ ਤਾਂ ਆਹੀ ਕਰਨਾ ਸੀ ਉਹਨਾਂ ਨੇ ਕੰਮ ਅਕਲ ਇਹ ਨਾ ਆਖੀ ਅਕਲ ਗਵਾਈਏ ਬਾਦ ਉਹਨਾਂ ਨੇ ਬਾਦੋ ਬਾਦ ਅਕਲ ਬੋਲੀ ਅਕਲ ਨਾਲ ਸ਼ਬਦ ਵਿਚਾਰ ਕਰਦੇ ਅਕਲ ਨਾਲ ਰਾਹ ਕੱਢਦੇ ਧੁਰ ਪਹੁੰਚਦੇ ਕੁਝ ਖਟਕੇ ਜਾਂਦੇ ਸੰਸਾਰ ਚੋਂ ਕੀ ਕੀਤਾ ਅਕਲ ਨੇ ਜਿਆਦਾ ਸਿਆਣੇ ਬਣ ਕੇ ਖਟਿਆ ਕੀ ਸਿਆਣਾ ਉਹ ਹੈ ਜਿਹੜਾ ਖਟ ਕੇ ਲੈ ਜਵੇ ਕੁਝ ਸਿਆਣੇ ਸੀ ਭਗਤ ਜਿਹੜੇ ਕੁਝ ਲੈ ਗਏ ਅੱਜ ਉਹਨਾਂ ਨੂੰ ਇਹ ਮੰਨਦੇ ਨੇ ਬਾਕੀ ਕਿਸੇ ਨੂੰ ਕੋਈ ਨਹੀਂ ਮੰਨਦਾ ਭਗਤਾਂ ਨੂੰ ਬੜਾ ਕਾਹਦੇ ਮੰਨਦੇ ਨੇ ਰਿਸ਼ੀਆਂ ਬੁਰੀਆਂ ਨੂੰ ਤਾਂ ਰਹਿਤੀ ਮੰਨੀ ਜਾਂਦੇ ਨੇ ਪਤਾ ਹੀ ਨਹੀਂ ਹੈਗਾ ਵੀ ਰਿਸ਼ੀ ਬੁਰੀਆਂ ਦੀ ਪੋਜੀਸ਼ਨ ਕੀ ਸੀ ਭਗਤਾਂ ਦੀ ਕੀ ਸੀ ਅੱਡ ਅੱਡ ਪਤਾ ਹੀ ਨਹੀਂ ਹੈ ਇਹਦਾ ਪਤਾ ਭਗਤਾਂ ਨੂੰ ਸੀ ਕੌਣ ਬੁਰੀ ਜੋ ਮਨ ਕੋ ਮਾਰੇ ਉਹਨੇ ਕਹਤਾ ਬੁਰੀ ਕਿਹੜਾ ਹੋਇਆ ਇੱਕ ਦੱਸੋ ਜਿਹਨੇ ਮਨ ਮਾਰਿਆ ਹੋਵੇ ਉਹ ਤਾਂ ਉਹ ਦੱਸੂਗਾ ਦਸਮ ਪਾਸ਼ਾ ਨੇ ਕਿਹਾ ਬੜੇ ਬੜੇ ਮੁਨੀ ਦੇਵਤੇ ਕਈ ਜੁਗ ਤਿੰਨੀ ਤਨ ਤਾਇਆ ਕਿੰਨੀ ਤੇਰੇ ਅੰਤ ਨਾ ਪਾਇਆ ਭੋਗ ਆ ਸਾਰਿਆਂ ਦੇ ਉਹ ਤਾਂ ਉਹ ਦੱਸੂ ਜੀ ਨੂੰ ਪਤਾ ਇਹਨਾਂ ਭਾਵੇਂ ਦਾ ਸਾਰੇ ਕੋਈ ਨਹੀਂ ਇਹਨਾਂ ਨੂੰ ਨਹੀਂ ਪਤਾ ਕਿ ਸਾਨੂੰ ਰਿਸ਼ੀ ਮੁਨੀਆਂ ਦਾ ਦੇਸ਼ ਮੁਨੀਆਂ ਦਾ ਦੇਸ਼ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਸੱਚ ਕੀ ਹੈ ਝੂਠ ਕੀ ਹੈ ਆਪ ਵੀ ਰਿਸ਼ੀ ਮੁਨੀਆਂ ਦੇ ਜੇਲੇ ਨੇ ਅਸਲ ਦੇ ਵਿੱਚ ਭਗਤ ਤਾਂ ਹੈ ਨਹੀਂ ਹਾਂ ਜਦੋਂ ਭਗਤ ਕੋਈ ਬਣ ਗਿਆ ਭਗਤਾਂ ਵਾਲੀ ਅਵਸਥਾ ਹੋ ਗਈ ਉਹ ਫੇਰ ਕਹੂਗਾ ਉਹ ਕਹਿ ਸਕਦਾ ਕੌਣ ਬੁਰੀ ਜੋ ਮਨ ਕੋ ਮਾਰੇ ਉਹਨੂੰ ਸਮਝ ਆਊਗੀ ਵੀ ਗੱਲ ਕੀ ਹੈ ਉਹ ਮਨ ਮਾਰਨ ਦਾ ਕਿਸੇ ਨੇ ਬੁਰੀ ਨੇ ਗੱਲੇ ਨਹੀਂ ਕੀਤੀ ਦੂਏ ਆਪਣੇ ਆਪਣੇ ਦੁਸ਼ਮਣ ਮਾਰਨ ਦੀ ਗੱਲ ਕੀਤੀ ਹੈ ਰਾਮਚੰਦਰ ਨੂੰ ਫਿਰ ਰਾਵਣ ਨੂੰ ਮਾਰਨ ਕ੍ਰਿਸ਼ਨ ਨੂੰ ਫਿਕਰ ਹੈ ਜੰਗ ਕਿਵੇਂ ਜਿੱਤਣੀ ਹੈ ਕੌਰੋ ਕਮੇ ਮਾਰ ਰਹੇ ਨੇ ਪਾਂਡੋ ਨਾ ਕੋਈ ਮਰ ਜਵੇ ਇਹ ਤਾਂ ਇੱਥੇ ਜੜ ਜੇ ਹਨ ਜਿੱਥੇ ਆਪਾਂ ਆਮ ਆਦਮੀ ਜੜ ਜੇ ਹਨ ਇਹ ਤਾਂ ਇਹ ਜਿਹਾ ਕੁਝ ਹੈ ਭਗਤਾਂ ਨੇ ਕੋਈ ਲੜਾਈ ਕੀਤੀ ਹੈ ਕਿਸੇ ਨਾਲ ਸਾਡੇ ਤਾਂ ਗਾਲ ਐਵੇਂ ਪੈ ਗਈਆਂ ਲੜਾਈਆਂ ਉਹ ਉਹ ਕਹਿੰਦੇ ਅਸੀਂ ਇਹ ਪੱਥਰੀ ਚੱਲਣ ਦੇਣਾ ਇਹ ਗੱਲ ਨਹੀਂ ਕਹਿਣ ਦੇਣੀ ਕਾਹਨੂੰ ਕਿਸੇ ਨੂੰ ਲੋੜ ਹੈ ਇਹਦੇ ਵਿੱਚ ਲੜਨ ਦੀ ਲੜਾਈ ਦੀ ਸਾਡੀ ਕਾਹਦਾ ਕਿਸੇ ਨਾਲ ਲੋੜ ਹੈ ਅਸੀਂ ਕੋਈ ਗਾਂ ਦੇਸ਼ ਤੇ ਕਬਜ਼ਾ ਕਰਨਾ ਕਿਸੇ ਤੇ ਜਿਹੜੇ ਦੇਸ਼ ਤੇ ਕਬਜ਼ਾ ਕਰਨ ਨੂੰ ਕਹਿੰਦੇ ਨੇ ਉਹ ਵੀ ਰਿਸ਼ੀ ਬੁਨੇ ਦੇ ਜੇਲੇ ਨੇ ਮਾਇਆਧਾਰੀ ਨੇ ਉਹ ਇਸ ਮਤ ਦਾ ਕਿਸੇ ਦੇਸ਼ ਦਾ ਕਬਜ਼ੇ ਦੀ ਲੋੜ ਨਹੀਂ ਹੈਗੀ ਇਹਦਾ ਜੇ ਜਿੱਤਣਾ ਤਾਂ ਆਪਣਾ ਮਨ ਜਿੱਤਣਾ ਬਸ ਸੰਸਾਰ ਜਿੱਤਿਆ ਗਿਆ ਬਾਹਰ ਫੌਜਾਂ ਬਣਾ ਕੇ ਹਥਿਆਰ ਬਣਾ ਕੇ ਜੰਗ ਕਰਕੇ ਨਹੀਂ ਜਿੱਤਣਾ ਸੰਸਾਰ ਆਪਣਾ ਮਨ ਜਿੱਤਣਾ ਇੱਕ ਰਾਜਾ ਸੀ ਉਹਨੇ ਜਿੱਤ ਵੀ ਲਿਆ ਸੀ 5 ਲੱਖ ਰਾਜਾ ਕੈਦ ਕੀਤਾ ਦਲਮ ਗ੍ਰੰਥ ਦੀ ਕਥਾ ਹੁੰਦੀ ਹੈ ਉਹ ਪੁੱਛਦਾ ਰਾਜਾ ਨੂੰ ਵੀ ਮੈਨੂੰ ਦੱਸੋ ਮੈਂ ਕੌਣ ਰਾਜਾ ਕੌਣ ਦੁਨੀਆ 'ਚ ਰਹਿ ਗਿਆ ਜਿਹੜਾ ਮੈਂ ਤੋਂ ਜਿੱਤ ਨਹੀਂ ਹੋਇਆ ਮੈਨੂੰ ਦੱਸੋ ਮੈਂ ਰਾਜਸੂ ਜਾਂ ਕਰਨਾ ਸੀ ਉਹਨੇ ਬਾਅਦ ਸਵਾ ਲੱਖ ਰਾਜੇ ਦੀ ਬਲੀ ਦੇਣੀ ਸੀ ਸਵਾ ਲੱਖ ਰਾਜਾ ਕੱਟ ਕੇ ਹਵਨ ਕੁੰਡ 'ਚ ਸੱਟਣਾ ਸੀ ਐਡੇ ਐਡੇ ਬੰਦੇ ਹੋਏ ਨੇ ਇੱਥੇ ਔਰ ਸੀਗਾ ਪ੍ਰਭੂ ਯਾਰ ਸਵਾ ਲੱਖ ਹਾਂ 5 ਲੱਖ ਕੈਦ ਕੀਤਾ ਹੋਇਆ ਸੀ ਉਹ ਕਹਿੰਦਾ ਮੈਨੂੰ ਦੱਸੋ ਮੈਂ ਤੇ ਜਿੱਤ ਕੌਣ ਨਹੀਂ ਹੋਇਆ ਫਿਰ ਅਖੀਰ ਉਹਨੂੰ ਇਹ ਦੱਸਿਆ ਉਹ ਕਹਿੰਦੇ ਵੀ ਗੱਲ ਤਾਂ ਬਹੁਤ ਲੰਬੀ ਹੈ ਵੀ ਮੱਛੀ ਦੇ ਪੇੜ ਇੱਕ ਮੱਛੀ ਹੈ ਮੱਛੀ ਦੇ ਪੇੜ 'ਚ ਬੰਦਾ ਹੈ ਬਿਸ਼ੰਦਰ ਨਾਥ ਹੈ ਉਹਦੀ ਸਮਾਧੀ ਲਾਈ ਹੋਈ ਹੈ ਉਹਨੂੰ ਪਹਿਲਾਂ ਫਾੜ ਫਿਰ ਕੱਢ ਫਿਰ ਉਹ ਦੱਸੂਗਾ ਖੈਰ ਉਹ ਆਖਰ ਉਹਨੇ ਬਿਸ਼ੰਦਰ ਨਾਥ ਨੇ ਕੀ ਕੀਤਾ ਪ੍ਰਗਟ ਕਰ ਲਿਆ ਉਹਨੇ ਦੱਸਿਆ ਤੇ ਤੇ ਤੇਰਾ ਬੰਦੀ ਜਿੱਤ ਹੋਇਆ ਆਜਤ ਜਿਹੜਾ ਅੰਦਰ ਬੈਠਾ ਹੈ ਮਨਮਵਾਸੀ ਰਾਜਾ ਮਨਮਵਾਸੀ ਹੈ ਜਿਹੜਾ ਰਾਜਾ ਇਹ ਵੀ ਜਿੱਤ ਆਓ ਇਹ ਸਾਰੇ ਆਪੇ ਜਿੱਤੇ ਜਾਣਗੇ ਸਾਰੇ ਹੀ ਛੱਡਦੇ ਰਾਜੇ ਬਾਬਾ ਜਿੱਤਣ ਲੱਗ ਗਿਆ ਉਹ ਬੜਾ ਔਖਾ ਤਾਂ ਹੈ ਬਾਹਰਲੇ ਰਾਜੇ ਜਿੱਤਣੇ ਕੀ ਔਖੇ ਨੇ ਦਸਮ ਗ੍ਰੰਥ ਦੀ ਇਸ ਕਥਾ ਦਾ ਮਤਲਬ ਹੈ ਬਾਹਰ ਦੀ ਲੜਾਈ ਦਾ ਫਾਇਦਾ ਕੀ ਹੋਇਆ ਅਖੀਰ ਤਾਂ ਬਨੇ ਜਿੱਤਣਾ ਪਿਆ ਜੇ ਪਹਿਲਾਂ ਹੀ ਇੱਧਰ ਲੱਗ ਜਵੇ ਫਤਿਹ ਭਾਈ ਮਨਜੀਤ ਫਤਿਹ ਭਾਈ ਮਨਜੀਤ ਹੈ ਜਿਹੜੀ ਫਤਿਹ ਹੈ ਨਾ ਖਾਲਸਾ ਵਾਹਿਗੁਰੂ ਦਾ ਫਤਿਹ ਅਸਲ ਜੀ ਮਨ ਜਿੱਤ ਕੇ ਹੀ ਫਤਿਹ ਹੈ ਆਹੋ ਬਾਹਰ ਜਿੱਤ ਕੇ ਨਹੀਂ ਫਤਿਹ ਕਾਬਲ ਤੇ ਕਿਹਾ ਫੇ ਦੁਨੀਆ ਹੈ ਨਹੀਂ ਸੀ ਗਾਂ ਚਲੇ ਜਾਂਦਾ ਦੀ ਸੀ ਗਾਂ ਮੋਕੀ ਸੀ ਦੁਨੀਆ ਗਾਂ ਕਾਹਦੇ ਨਾ ਗਏ ਜੇ ਖਾਲਸਾ ਹੀ ਸੀ ਉਹਦੇ ਸਾਹਮਣੇ ਅੜ ਕਿਉਂ ਗਿਆ ਸੰਸਾਰ ਕਿਵੇਂ ਅੜ ਗਿਆ ਉਹਦਾ ਇੰਦਰ ਰੋਗ ਦੇ ਜਿੱਤ ਲੈਂਦਾ 14 ਲੋਕ ਜਿੱਤ ਲੈਂਦਾ ਇਹ ਸਭ ਖੰਡਵਾਦ ਹੈ ਇਹਨਾਂ ਨੂੰ ਸਿੱਖ ਹੋਮਲੈਂਡ ਚਾਹੀਦੀ ਹੈ ਸਿੱਖ ਹੋਮਲੈਂਡ ਬਾਹਰ ਨਹੀਂ ਹੁੰਦੀ ਅੰਦਰ ਹੁੰਦੀ ਹੈ ਹਿਰਦੇ 'ਚ ਸਿੱਖੀ ਦਾ ਸੰਬੰਧ ਹਿਰਦੇ ਨਾਲ ਹੈ ਕਬੀਰ ਸਿੱਖ ਨਹੀਂ ਹੈ ਰਵਦਾਸ ਸਿੱਖ ਨਹੀਂ ਹੈ ਸਿੱਖੀ ਦਾ ਪਹਿਲਾਂ ਪੈਦਾ ਹੀ ਉਦੋਂ ਬਰਾਸ ਜੋ ਹੋਈ ਹੈ ਬਲਕਿ ਬਾਗਰ ਜੋ ਹੋਈ ਹੈ ਉੱਥੇ ਸਿੱਖ ਦੀ ਹੋਮਲੈਂਡ ਸਿੱਖੀ ਦੀ ਬਾਗਰ ਜੋ ਪੈਦਾ ਹੋਈ ਹੈ ਲਿਖਿਆ ਹੋਇਆ ਹੈ ਵਿੱਚ ਗੁਰਬਾਣੀ 'ਚ ਲਿਖਿਆ ਹੋਇਆ ਹੈ ਪਹਿਲੇ ਦਰਸ਼ਨ ਬਗਰ ਪਾਇਓ ਫਿਰ ਕਾਸ਼ੀ ਬਸੇ ਸਾਰੀ ਹਿਸਟਰੀ ਲਿਖੀ ਹੋਈ ਹੈ ਕਬੀਰ ਨੇ ਸਿੱਖੀ ਦੀ ਜੜ ਉੱਥੋਂ ਸ਼ੁਰੂ ਹੋਈ ਹੈ ਜਿਹੜੀ ਸਾਡੇ ਕੋਲ ਦੀ ਸੱਟ ਬਾਣੀ ਹੈ ਇਸ ਵਕਤ ਪਹਿਲੇ ਬੇਦਮ ਛੱਡੋ ਤੁਸੀਂ ਪਤਾ ਨਹੀਂ ਕਿੱਥੇ ਕੀ ਹੋਇਆ ਸਾਡੇ ਕੋਲ ਜੋ ਕੁਝ ਹੈ ਇਸ ਸਿੱਖੀ ਦੀ ਜੜ ਮਗਰ ਤੋਂ ਚੱਲੀ ਹੈ ਤੁਸੀਂ ਪੰਜਾਬ 'ਚ ਕਿਵੇਂ ਬਣਾ ਲਓਗੇ ਹੋਮਲੈਂਡ ਕਿਉਂ ਅਸੀਂ ਮੰਨਾਂਗੇ ਤੁਹਾਡੀ ਗੱਲ ਕਿਉਂ ਮੰਨਾਂਗੇ ਅਸੀਂ ਤੁਹਾਡੀ ਮੰਨਦੇ ਸ਼ਰਾਰਤ ਇਹ ਆਪਣਾ ਰਾਜ ਕਰਨ ਦੀ ਸਿੱਖੀ ਦਾ ਨਹੀਂ ਮਗਰ ਪਹਿਲਾਂ ਪੰਜਾਬ ਨੂੰ ਕਿਉਂ ਕੱਟਿਆ ਛੋਟਾ ਕਿਉਂ ਕਰਿਆ ਰਾਜ ਵਾਸਤੇ ਸਿੱਖੀ ਪੜ੍ਹ ਬੈਠ ਕੇ ਸਾਡੇ ਨਾਲ ਫਿਰ ਦੱਸਾਂਗੇ ਵੀ ਸਿੱਖੀ ਕੀ ਹੁੰਦੀ ਹੈ ਫਿਰ ਹੋਮਲੈਂਡ ਦੀ ਗੱਲ ਕਰਿਓ ਉਹ ਹੋਮ ਹੈ ਪਰਮੇਸ਼ਰ ਦਾ ਹੁਕਮ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਜਿੱਥੇ ਤੱਕ ਅਕਾਲ ਪੁਰਖ ਦਾ ਆਇਆ ਸਾਡੀ ਹੋਮਲੈਂਡ ਹੈ ਗੁਰਪੁਰਬ ਦੇ ਰਕਾਵਟੇ ਨਹੀਂ ਜਾਣਦੇ ਚਾਰਾਂ ਲੋਕਾਂ 'ਚ ਗੁਰਮੁਖ ਨੂੰ ਰੁਕਾਵਟ ਨਹੀਂ ਤੁਸੀਂ ਹੋਮਲੈਂਡ ਦੀ ਗੱਲ ਕਰਦੇ ਹੋ ਉਹ ਤਿੰਨ ਲੋਕ ਦਾ ਪਿਓ ਹੈ ਤੁਸੀਂ ਹੋਮਲੈਂਡ ਦੀ ਗੱਲ ਕਰਦੇ ਹੋ ਇਹ ਸਿੱਖੀ ਹੈ ਕਿੱਥੋਂ ਪੜ੍ਹ ਲਈ ਸਿੱਖੀ ਤੁਸੀਂ ਇਹ ਇਹ ਭੇਖ ਵਾਲੀ ਸਿੱਖੀ ਦੀ ਗੱਲ ਕਰਦੇ ਨੇ ਉਹ ਸੰਪਰਦਾਇਕਤਾ ਸਿੱਖੀ ਨਹੀਂ ਹੈ ਇਹਨਾਂ ਨੂੰ ਹਾਲੇ ਨਹੀਂ ਪਤਾ ਵੀ ਸੰਪਰਦਾਇਕਤਾ ਕੀ ਹੁੰਦੀ ਹੈ ਸਿੱਖੀ ਕੀ ਹੁੰਦੀ ਹੈ ਧਰਮ ਔਰ ਸੰਪਰਦਾਇਕਤਾ ਦਾ ਗਿਆਨ ਨਹੀਂ ਨੂੰ ਵਿਦਵਾਨਾਂ ਨੂੰ ਹੁਣ ਦੱਸ ਦਾਂਗੇ ਵੀ ਸੰਪਰਦਾਇਕਤਾ ਕਿੱਥੋਂ ਹੁੰਦੀ ਹੈ ਧਰਮ ਕਿੱਥੇ ਤੱਕ ਹੁੰਦਾ ਸੱਚ ਧਰਮ ਤੋਂ ਜਦੋਂ ਥੜਕ ਜਵੇ ਜਿੱਥੇ ਜਾ ਕੇ ਧਰਮ ਦੇ ਸੱਚ ਧਰਮ ਤੋਂ ਥੜਕ ਗਿਆ ਨਾ ਰਾਹ ਪਾੜ ਲਿਆ ਉੱਥੋਂ ਹੀ ਉਹ ਧੜਾ ਸੰਪਰਦਾਇਕ ਹੋ ਜਾਂਦਾ ਬਸ ਜਿੱਥੇ ਜਾ ਕੇ ਵੀ ਸਿੱਧੂ ਹਿੰਦੂਮਤ ਸੰਪਰਦਾਇਤ ਹੈ ਇਸਲਾਮ ਸੰਪਰਦਾਇਤ ਹੈ ਸਿੱਖ ਸੰਪਰਦਾਇਕ ਨਹੀਂ ਹੈ ਸਿੱਖ ਇੱਕ ਵਿਦਾਇਕ ਇੱਕ ਕੇ ਹੰਬਾਰਕ ਬਿਲਕੁਲ ਸੰਪਰਦਾਇਕ ਨਹੀਂ ਜਿਹੜਾ ਇਹਨੂੰ ਸੰਪਰਦਾਇਕ ਬਣਾਊਗਾ ਉਹ ਸਿੱਖ ਨਹੀਂ ਹੈ ਉਹ ਆਪਣਾ ਰਾਹ ਹਿੰਦੂਆਂ ਨੂੰ ਕੱਢਣਾ ਚਾਹੁੰਦਾ ਬਰਾਬਰ ਉਹ ਆਪਣੀ ਟੈਰੀਟਰੀ ਅੱਡ ਬਣਾ ਕੇ ਥੋੜੀ ਜੀ ਧਰਤੀ ਤੇ ਨਾ ਉੱਥੇ ਰਾਜ ਕਰਨਾ ਚਾਹੁੰਦੇ ਨੇ ਅਸਲ ਦੇ ਵਿੱਚ ਗੱਲ ਇਹ ਹੈ ਸਿੱਖੀ ਦੀ ਕੋਈ ਚਿੰਤਾ ਨਹੀਂ ਹੈ ਉਹਨਾਂ ਨੂੰ ਇਹਨਾਂ ਲੋਕਾਂ ਤੋਂ ਛਾਤਰਾਂ ਤੋਂ ਸੁਚੇਤ ਕਰਨ ਦੀ ਲੋੜ ਹੈ ਸੁਚੇਤ ਰਹਿਣ ਦੀ ਲੋੜ ਹੈ ਗੁਰੂ ਨਾਨਕ ਨੇ ਕਿੱਥੇ ਤੇ ਕੀ ਲੋੜ ਸੀ ਗੁਰੂ ਨੂੰ ਐਡੀ ਦੂਰ ਜਾਣ ਦੀ ਸਾਰੇ ਪੰਜਾਬ 'ਚ ਪੈਦਾ ਹੋ ਕੇ ਸਿੱਖੀ ਦਾ ਛਿੱਟਾ ਜਿੱਥੇ ਜਿੱਥੇ ਨਾਨਕ ਦੇ ਕੇ ਆਇਆ ਹੋਮਲੈਂਡ ਨਹੀਂ ਹੈ ਸਿੱਖੀ ਦੀ ਉਹ ਉਹ ਕੀ ਹੈ ਸਾਰੀ ਉਹ ਹੋਮਲੈਂਡ ਘੱਟੋ ਘੱਟ ਇੰਨੀ ਦਾ ਹੋਮਲੈਂਡ ਤੁਸੀਂ ਮੰਨ ਲਓ ਜੇ ਤੱਕ ਨਾਨਕ ਜਾ ਕੇ ਆਇਆ ਜੇ ਤੱਕ ਗੁਰੂ ਜਾ ਕੇ ਆਏ ਨੇ ਹੁਣ ਕੈਨੇਡਾ 'ਚ ਬੈਠੇ ਨੇ ਸਿੱਖ ਉਹਨਾਂ ਨੂੰ ਕੱਢ ਦੇਣਗੇ ਵੀ ਤੁਹਾਡੀ ਹੋਮਲੈਂਡ ਜਾਓ ਵੀ ਤੁਸੀਂ ਆਪਣੀ ਇਹ ਬੀਜਦੇ ਨੇ ਵੀ ਉਹ ਤਬਲਾ ਦਾ ਕੀ ਹਾਲ ਹੈ ਦੇਖ ਲਓ ਯਾਰ ਕੇ ਰੱਖਦੇ ਵੱਡੇ ਸਿਆਣਿਆਂ ਨੇ ਯਾੜਦੇ ਨੇ ਸਾਰੇ ਅੱਗੇ ਖਾਲਸਾਨ ਵਾਲਿਆਂ ਨੇ ਜੜਤੇ ਹੁਣ ਕਿਉਂ ਨਹੀਂ ਲੋਕ ਇਹਨਾਂ ਦਾ ਸਾਥ ਦਿੰਦੇ ਸਮਝ ਗਏ ਸਿਆਣੇ ਨੇ ਸਿੱਖ ਫੇਰ ਵੀ ਇਹ ਕਿਸੇ ਨਾ ਕਿਸੇ ਟੈਕਨੀਕ ਨਾਲ ਰਾਜ ਵੱਲ ਨੂੰ ਆਉਂਦੇ ਨੇ ਐਨੀ ਅਕਲ ਨੂੰ ਕਿੱਥੇ ਆ ਸਾਡੇ ਕੋਲ ਜਿਹੜੀ ਬਾਣੀ ਹੈ ਨਾ ਇਹਦੀ ਜਿਹੜੀ ਸੋਝੀ ਹੈ ਵਿਦਵਾਨ ਤਾਂ ਕਿਤੇ ਪਾਸਕ ਵਿਦਵਾਨਾਂ ਦਾ ਵੱਟਾ ਨਹੀਂ ਹੁੰਦਾ ਵਿਦਵਾਨ ਵਿਦਵਾਨ ਤਾਂ ਪਾਸਕ ਹੁੰਦਾ ਵਧੀਆ ਤਕੜੀ ਜਿਹੜਾ ਪਾਸਕ ਹੁੰਦਾ ਬਹੁਤ ਵਧੀਆ ਤਕੜੀ ਚ ਪਾਸਕ ਜਿੰਨਾ ਹੁੰਦਾ ਨਾ ਉਨੀ ਵਿਦਵਾਨ ਕੋ ਅਕਲ ਹੁੰਦੀ ਹੈ ਸਿਰਫ ਵੱਟਾ ਨਹੀਂ ਹੁੰਦਾ ਵੱਟਾ ਲੱਗ ਜੀ ਹੈ ਜੇ ਵੱਟਾ ਆ ਕੋਈ ਚੀਜ਼ ਪਾਵਾਂਗੇ ਉਹਦਾ ਵਜ਼ਨ ਤਾਂ ਲੱਗ ਹੋਊ ਨਾ ਪੌਣਾ ਜਨਾ ਕੋ ਪਾਸ ਕੋਤਾ ਇੰਨੀ ਅਕਲ ਹੈ ਇਹਨੂੰ ਕੋ ਵਿਦਵਾਨ ਕੋ ਜੇ ਗੁਰਮਤ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਵਿਦਵਾਨ ਸਿਰਫ ਮਾਇਆ ਦਾ ਗਿਆਨ ਹੈ ਨਾ ਉਹ ਮਾਇਆ ਦਾ ਗਿਆਨ ਕਿੰਨਾ ਬਾਕੀ ਪਿਆ ਹੈ ਕਿੰਨੇ ਲੋਕ ਪਰਲੋਕ ਨੇ ਹੋਰ ਉਹਨਾਂ ਦਾ ਗਿਆਨ ਕਿੱਥੇ ਹੈ ਨਾ ਕੋਲ ਸਾਰੀ ਸ੍ਰਿਸ਼ਟੀ ਦਾ ਗਿਆਨ ਹੈ ਨਾ ਕੋਲ ਪਹਿਲਾਂ ਕੋ ਪਾਸ ਕੇ ਪਾਸ ਕਾ ਇਹਨਾਂ ਨੂੰ ਭੁਲੇਖਾ ਹੋ ਵੀ ਸਾਡੇ ਕੋਲ ਬਹੁਤ ਕੁਝ ਹੈ ਇਹਨਾਂ ਕੋਲ ਕੁਝ ਨਹੀਂ ਹੈਗਾ ਜੇ ਹੈਗਾ ਤਾਂ ਦੱਸ ਦੇਣਾ ਕੇ ਜੁਗ ਜੁਗ ਦਾਤਾ ਅਵਰ ਨਾ ਕੋਏ ਜਿਉ ਭਾਵੇ ਤੂੰ ਰੱਖੈ ਰਾਖ ਆ ਜੁਗ ਜੁਗ ਜਿਹੜਾ ਦਾਤਾ ਹੈ ਕੌਣ ਹੈ ਕਿਸੇ ਵਿਦਵਾਨ ਨੂੰ ਪਤਾ ਕੌਣ ਹੈ ਜੇ ਇਹ ਨਹੀਂ ਦੇਖਿਆ ਸਮਝਿਆ ਫਿਰ ਉਹਨਾਂ ਨੂੰ ਪਤਾ ਕਾਹਦਾ ਗਿਆਨ ਕਿੱਥੇ ਉਹਨਾਂ ਕੋਲ ਇਹ ਵੀ ਆਪਣੇ ਆਪ ਨੂੰ ਵੱਡਾ ਨਹੀਂ ਸਮਝਦਾ ਜਿਹੜਾ ਇੰਨਾ ਗੱਲ ਜਾਣਦਾ ਹੈ ਜਿਹੜਾ ਆ ਕੁਝ ਲਿਖ ਰਿਹਾ ਉਹ ਵੀ ਕਹਿੰਦਾ ਮੈਂ ਕਿਸੇ ਗਿਣਤੀ 'ਚ ਨਹੀਂ ਕਿਣਕਾ ਇੱਕ ਜਿਸ ਜੀਵ ਸਾਵੈ ਉਹ ਆਪਣੇ ਆਪ ਕੋਲ ਇੱਕ ਕਿਣਕਾ ਮੰਨਦਾ ਕਿਣਕਾ ਇੱਕ ਗਿਆਨ ਦਾ ਜਿਹੜਾ ਗੁਰਬਾਣੀ ਲਿਖ ਰਿਹਾ ਹੈ ਤਿੰਨ ਲੋਕ ਦਾ ਪਿਆ ਨੂੰ ਦਿਖ ਰਿਹਾ ਹੈ ਘੜ ਘੜ ਹਰਜੂ ਦੱਸ ਦਿਸ ਰਿਹਾ ਹੈ ਆਪ ਇੱਕ ਹੈ ਉਹ ਕਹਿੰਦਾ ਕਿਣਕਾ ਏਕ ਜਿਸ ਜੀਵ ਸਾਵੇ ਤਾਂ ਕਿ ਬਹਿਮਾ ਗੜੀ ਨਾ ਹੋਵੇ ਇੱਕ ਕਿਣਕਾ ਵੀ ਜੇ ਤੂੰ ਗਿਆਨ ਦਾ ਦੇ ਉਹਦੇ ਕੋਲ ਇੱਕ ਕਿਣਕੇ ਨੂੰ ਉਹ ਤਰਸਦਾ ਤੁਹਾਡੇ ਕੋਲ ਕਿਣਕਾ ਕਿੱਥੇ ਹੈ ਉਹਦੇ ਕੋਲ ਕਿਣਕਾ ਹੈ ਇੱਕ ਕਿਣਕਾ ਹੁੰਦਾ ਸਮਾਲੈਸਟ ਪਾਰਟੀਕਲ ਕਿਸੇ ਵਸਤੂ ਦਾ ਸਭ ਤੋਂ ਛੋਟਾ ਜਿਹੜਾ ਪਾਰਟੀਕਲ ਹੈ ਨਾ ਹਿੱਸਾ ਹੈ ਉਹ ਕਿਣਕਾ ਹੁੰਦਾ ਥੋੜੇ ਤੋਂ ਥੋੜਾ ਹਿੱਸਾ ਕਿਣਕਾ ਕਿਣਕਾ ਦਾ ਉਹਦੇ ਕੋਲ ਹੈ ਤੇ ਇਹਨਾਂ ਕੋਲ ਕੀ ਹੈ ਇਸ ਗਰਾਊਂਡ ਤੇ ਮੈਂ ਗੱਲ ਕੀਤੀ ਹੈ ਗਰਾਊਂਡ ਪਈ ਹੈ ਗੁਰਬਾਣੀ ਸਾਡੇ ਕੋਲ ਜੇ ਭਲੇਖਾ ਹੋਵੇ ਤਾਂ ਦੇਖ ਲੈਣ ਪੜ ਕੇ ਇਹਦੇ ਅਰਥ ਕਰਕੇ ਦੱਸੋ ਵੀ ਕੀ ਹੋਇਆ ਜਿਹਨੂੰ ਗੁਰੂ ਨਾਨਕ ਨੂੰ ਅਸੀਂ ਬਹੁਤ ਵੱਡਾ ਕਹਿੰਦੇ ਆ ਉਹ ਤਾਂ ਆਪਣੇ ਆਪ ਕੋਲ ਕਣਕਾ ਬੰਦਾ ਪਰਮੇਸ਼ਰ ਦੇ ਮੁਕਾਬਲੇ 'ਚ ਰਚਨਾ ਉਹਨੇ ਰਚੀ ਹੈ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਰਚਨਾ ਦਾ ਪ੍ਰਭ ਨੇ ਰਚੀ ਹੈ ਬਹੁਤ ਵਿਧ ਅਨਕ ਪ੍ਰਕਾਰ ਪਰ ਮੈਨੂੰ ਨਹੀਂ ਪਤਾ ਹੈਗਾ ਦੇ ਦੇ ਹੈ ਰਚੀ ਹੋਈ ਮੈਂ ਰਾਜ ਥੋੜੀ ਸਕਦਾ ਦੇਖ ਸਕਦਾ ਜਿਉ ਭਾਵੈ ਤਿਉ ਰੱਖੈ ਰਾਖ ਜੋ ਭਾਵੈ ਤੇ ਰੱਖੈ ਰਾਖ ਜਿਵੇਂ ਤੂੰ ਚੰਗਾ ਸਮਝਦਾ ਤੂੰ ਮੈਨੂੰ ਬਚਾ ਲੈ ਸਾਡਾ ਫਰੀਜ ਹੈ ਅਸੀਂ ਕਹਿੰਦਾ ਡਾਕਟਰ ਨੂੰ ਵੀ ਜੋ ਵੀ ਕੁਝ ਜਿਵੇਂ ਮਰਜੀ ਸਾਡਾ ਬੰਦਾ ਬਚਣਾ ਚਾਹੀਦਾ ਸਾਡੀ ਅਜ ਕੋਈ ਮਰਜ਼ੀ ਨਹੀਂ ਹੈ ਵੀ ਆਹ ਇਹਨੂੰ ਦਵਾਈ ਦੇ ਤਾਂ ਟੀਕਾ ਲਾ ਜਾਂ ਨਾ ਲਾ ਮਰਜ਼ੀ ਚੱਲੂਗੀ ਤੇਰੀ ਮੇਰਾ ਸਿਰਫ ਇੱਕੋ ਹੀ ਹੈ ਕਿ ਮੈਨੂੰ ਜਨਮ ਮਰਨ ਤੋਂ ਬਚਾ ਲੈ ਬਸ ਜਸ ਜਾਚੋਂ ਦੇਵੈ ਪਤ ਸਾਖ ਜਸ ਜਾਚੋਂ ਦੇਵੈ ਪਤ ਸਾਖ ਹਾਂ ਬਰੇ ਸਿਰਫ ਕੀ ਮੰਗਦਾ ਰਹਿਣਾ ਕਿਵੇਂ ਸਵਾਲ ਇਹ ਬਚਦਾ ਹਮੇਸ਼ਾ ਲਈ ਬਚਦਾ ਕਿਵੇਂ ਜਿੰਨਾ ਜਰ ਜਸ ਨਹੀਂ ਮਿਲਦਾ ਉਹਨਾਂ ਜਰ ਨਹੀਂ ਬਚਦਾ ਆ ਜਿਹੜਾ ਜਸ ਕੀਤਾ ਹੋਇਆ ਇਹ ਮਿਲਿਆ ਹੋਇਆ ਕੀਤਾ ਆਪਣੇ ਆਪ ਦੀ ਕਰ ਸਕਦਾ ਕੋਈ ਜਸ ਜਾਚੋਂ ਦਾ ਜਸ ਮੰਗਦਾ ਉਹ ਜਸ ਮੰਗਦਾ ਨਾ ਮੰਗਦਾ ਇੱਕੋ ਹੀ ਗੱਲ ਹੈ ਨਾ ਹਰ ਜਸ ਕੋਈ ਗੱਲ ਹੈ ਹਰ ਜਸ ਗਾਇ ਲੈ ਰੇ ਬਨਾ ਜੋ ਸੁਖੀ ਹੈ ਤੇਰਾ ਜੈ ਮਾਤ ਪਿਤਾ ਸੁਤ ਪ੍ਰੀਤ ਨਾ ਭਾਈ ਨਾਮ ਹੋਗਾ ਮਨ ਨਾਮ ਹੋਆ ਤੇਰਾ ਸੰਗ ਸਾਰੀ ਸੰਗ ਜਾਣ ਵਾਲਾ ਨਾਮ ਹੈ ਇਹ ਜਸ ਹੈ ਇਹਦਾ ਮਤਲਬ ਜਸ ਦਾ ਨਾਮ ਇੱਕੋ ਗੱਲ ਹੈ ਅੱਡ ਅੱਡ ਨਹੀਂ ਨਾਮ ਮਿਲਿਆ ਜਸ ਗਾਇਆ ਨਾਮ ਮਿਲਿਆ ਜਸ ਗਾਇਆ ਜਿਹੜਾ ਗਾਇਆ ਉਹ ਜਾਸਾ ਹੈ ਜਿਹੜਾ ਮਿਲਿਆ ਉਹ ਨਾਮ ਹੈ ਵਾ ਜਾਸ ਦੁੱਧ ਹੁੰਦਾ ਨਾ ਮੱਖਣ ਹੁੰਦਾ ਪਰ ਉਸੇ ਬਖੜ ਤੋਂ ਦੁੱਧ ਬਣੇ ਉਸੇ ਬਖੜ ਤੋਂ ਹੀ ਦੁੱਧ ਬਣਿਆ ਹੈ ਗੁਰਬਾਣੀ ਦੁੱਧ ਹੈ ਪ੍ਰਥਮੇ ਮੱਖਣ ਪਾਛਾ ਦੁੱਧ ਜੋ ਮਿਲਿਆ ਸੀ ਮੱਖਣ ਸੀ ਤਤ ਸੀ ਤਤ ਮਿਲਿਆ ਸੀ ਤਤ ਗਿਆਨ ਬਣਾਤਾ ਤਤ ਮਿਲਿਆ ਸੀ ਇਹ ਕੀ ਹੈ ਤਤ ਗਿਆਨ ਇਹਦੇ ਵਿੱਚ ਤਤ ਗਿਆਨ ਹੈ ਤਤ ਨਹੀਂ ਹੈ ਇਹਦੇ ਵਿੱਚ ਤਤ ਨਹੀਂ ਹੈ ਗੁਰਬਾਣੀ 'ਚ ਤਤ ਚੇਤਨ ਹੁੰਦਾ ਹੈ ਤਤ ਚੇਤਨ ਚੀਜ਼ ਦਾ ਨਾਮ ਹੈ ਇਹ ਤੇ ਤਤ ਗਿਆਨ ਹੈ ਉਹ ਬ੍ਰਹਮ ਗਿਆਨੀ ਜੋ ਤਤ ਸਰੂਪ ਹੈ ਨਾ ਉਹਦਾ ਭੋਜਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਇਹਦੇ ਵਿੱਚ ਭੋਜਨ ਹੈ ਥਾਲ 'ਚ ਇਹ ਥਾਲ ਹੈ ਇਹ ਭੋਜਨ ਹੈ ਇਹ ਜ ਬ੍ਰਹਮ ਨਹੀਂ ਹੈ ਇਹ ਜ ਪਾਰ ਬ੍ਰਹਮ ਨਹੀਂ ਹੈ ਗੁਰਬਾਣੀ 'ਚ ਪਾਰ ਬ੍ਰਹਮ ਕਿਤੇ ਨਹੀਂ ਹੈ ਪਾਰ ਬ੍ਰਹਮ ਬਾਰੇ ਗਿਆਨ ਪਾਰ ਬ੍ਰਹਮ ਬਾਰੇ ਗਿਆਨ ਪਰਮੇਸ਼ਰ ਨਹੀਂ ਹੈ ਗੁਰਬਾਣੀ 'ਚ ਕਿਤੇ ਵੀ ਪਰਮੇਸ਼ਰ ਬਾਰੇ ਗਿਆਨ ਪਰਮੇਸ਼ਰ ਬਾਰੇ ਜਾਣਕਾਰੀ ਹੈ ਪਰਮੇਸ਼ਰ ਤਾਂ ਚੇਤਨ ਹੈ ਫਿਰ ਤਾਂ ਪਰਮੇਸ਼ਰ ਨੂੰ ਕੈਦ ਕਰ ਲਿਆ ਸੀ ਜੇ ਪਰਮੇਸ਼ਰ ਹੈ ਜੋ ਤਾਂ ਕੈਦ ਹੋ ਗਿਆ ਉਹ ਤਾਂ ਸੀਮਤ ਹੋ ਗਿਆ ਫਿਰ ਇੱਕ ਵੀ ਗੁਣ ਨਾ ਪਰਮੇਸ਼ਰ ਦਾ ਤਾਂ ਰਿਹਾ ਫਿਰ ਮਾਇਆ ਦੇ ਲਿਪਤ ਵੀ ਹੋ ਗਿਆ ਅੱਖਾਂ ਨੂੰ ਦੀਦਾ ਵੀ ਹੈ ਫਿਰ ਤਾਂ ਸਾਰੇ ਹੀ ਗੁਣ ਗਲ ਗਏ ਉਹਦੇ ਖਤਮ ਹੋ ਗਏ ਇਹ ਗਲਤੀ ਵੀ ਸਾਡੀ ਕੀਤੀ ਹੋਈ ਹੈ ਸਿੱਖਾਂ ਦੀ ਇਹ ਗਲਤੀ ਵੀ ਕੀਤੀ ਹੋਈ ਹੈ ਜੇ ਗਲਤੀ ਕੀਤੀ ਹੋਈ ਹੈ ਫਿਰ ਪਰਮੇਸ਼ਰ ਪਰਮੇਸ਼ਰ ਰਿਹਾ ਹੀ ਨਾ ਹੋ ਫਿਰ ਪਰਮੇਸ਼ਰ ਕਿਵੇਂ ਰਹਿ ਗਿਆ ਮੂਲ ਮੰਤਰ ਦੇ ਵਿੱਚ ਜਿਹੜੀ ਇੱਕ ਦੀ ਪਰਿਭਾਸ਼ਾ ਦਿੱਤੀ ਹੋਈ ਹੈ ਹਾਲਾਂਕਿ ਪਰਮੇਸ਼ਰ ਦੀ ਪਰਿਭਾਸ਼ਾ ਨਹੀਂ ਇੱਕ ਦੀ ਪਰਿਭਾਸ਼ਾ ਹੈ ਉਹ ਪਰਮੇਸ਼ਰ ਦੀ ਭਾਸ਼ਾ ਨਹੀਂ ਆ ਇੱਕ ਦੀ ਭਾਸ਼ਾ ਉਹ ਈਸ਼ਰ ਦੀ ਭਾਸ਼ਾ ਈਸ਼ਰ ਈਸ਼ਰ ਇੱਕ ਈਸ਼ਰ ਹੁੰਦਾ ਇੱਕ ਪਰਮੇਸ਼ਵਰ ਹੁੰਦਾ ਈਸ਼ਵਰ ਔਰ ਪਰਮੇਸ਼ਵਰ ਪਰਮੇਸ਼ਰ ਪਰਮੇਸ਼ਵਰ ਹੈ ਜਿੱਦੇ ਸੱਚਖੰਡ ਵਿੱਚ ਨੇ ਸਾਰੇ ਈਸ਼ਰ ਨੇ ਕਾਵੜ ਤੁਦਰੂ ਈਸ਼ਰ ਬ੍ਰਹਮਾ ਦੇਵੀ ਇਹਨਾਂ ਨੇ ਈਸ਼ਰ ਨਕਲੀ ਬਣਾਇਆ ਹੈ ਈਸ਼ਰ ਉਹਨੂੰ ਕਹਿ ਸਕਦੇ ਆ ਪਰਮੇਸ਼ਰ ਦੇ ਅੰਸ ਸੱਚਖੰਡ ਦਾ ਇੱਕ ਹਿੱਸਾ ਸਾਗਰ ਦਾ ਹਿੱਸਾ ਬੂਦ ਈਸ਼ਰ ਸਾਗਰ ਦਾ ਹਿੱਸਾ ਬੂਦ ਹੈ ਪਰਮੇਸ਼ਰ ਸਾਗਰ ਹੈ ਪਰਮੇਸ਼ਰ ਸੂਰਜ ਹੈ ਈਸ਼ਰ ਇੱਕ ਕਿਰਨ ਉਹਦੀ ਇੱਕ ਕਿਰਨ ਕੁੱਲ ਸਾਰੀਆਂ ਕਿਰਨਾਂ ਇਕੱਠੀਆਂ ਹੋ ਕੇ ਸੂਰਜ ਇੱਕ ਕਿਰਨ ਦਾ ਨਾਮ ਈਸ਼ਰ ਹੈ ਸਮਝਿਆ ਇਹਨਾਂ ਨੇ ਜਿਹੜਾ ਈਸਰ ਬਣਾਇਆ ਹੋਇਆ ਉਹ ਤਾਂ ਹੈ ਨਹੀਂ ਪੂਰਾ ਉਹ ਡੁਪਲੀਕੇਟ ਬਣਾਇਆ ਹੈ ਉਹ ਸੰਪਤੀ ਵਾਸਤੇ ਈਸਰ ਦਾ ਧਿਆਨ ਕਰਦੇ ਨੇ ਉਹ ਤਾਂ ਸਭ ਕੋਈ ਈਸਰ ਤੇ ਆਈ ਹੈ ਹੈ ਨਾ ਸਭ ਕੋਈ ਈਸਰ ਤੇ ਆਈ ਹੈ ਸਭ ਪੇ ਪੂਰਬ ਲਿਖਾ ਕਾ ਪਾਈਏ ਜਿਹੜੇ ਈਸਰ ਨੂੰ ਧਿਆਉਂਦੇ ਹੋ ਸਭੇ ਵਾਸਤੇ ਸੰਪਤੀ ਵਾਸਤੇ ਉਹ ਤਾਂ ਪੂਰਬ ਲਿਖੇ ਦਾ ਪਾਇਆ ਜਾਣ ਉਹ ਤੋਂ ਤਾਂ ਮਿਲਦਾ ਹੀ ਨਹੀਂ ਗੁਰਦਾਰੇ ਤੋਂ ਤਾਂ ਮਿਲਦਾ ਹੀ ਨਹੀਂ ਉਹ ਤਾਂ ਜੋ ਤੁਹਾਨੂੰ ਹੁਕਮ ਹੋਣਾ ਉਹ ਮਿਲਣਾ ਸਾਰਾ ਕੁਝ ਖਤਮ ਕੀਤਾ ਹੈ ਗੁਰਬਾਣੀ 'ਚ ਸਭ ਕੁਝ ਖਤਮ ਪਰ ਫਿਰ ਵੀ ਪੰਚਾਇਤ ਦਾ ਗਿਆ ਸਰਮਥੇ ਪਤਾ ਉੱਥੇ ਹੀ ਆ ਸਾਡਾ ਪੰਚਾਇਤ ਵੀ ਪੈਂਦੀ ਛੱਤੀਆਂ ਦੀ ਇਹ ਕਿਹੜਾ ਪੰਚਾਇਤ ਵੀ ਨਹੀਂ ਹੈ 35 36 ਲੱਖ ਫੌਜ ਦੀ ਪੰਚਾਇਤ ਹੈ ਪਰ ਘੜਾ ਵੀ ਐਡਾ ਚੱਕਦਾ ਮਨ ਖੜਨ ਨਹੀਂ ਦਿੰਦਾ ਕੁਝ ਇਹ ਵੀ ਪੱਥਰ ਹੈ ਜਾਂ ਬੂਤ ਜਾਂ ਦੀ ਮਰਜ਼ੀ ਪਾ ਦੇ ਸਭ ਥੱਲੇ ਚਲੀ ਜਾਂਦੀ ਹੈ ਜਦੇ ਕੋਈ ਅਸਰ ਨਹੀਂ ਦਿੱਤੇ ਜੇ ਤੁਹਾਡੇ ਅਕਾਊਂਟ 'ਚ ਹੋਵੇ ਮਿਲਣਾ ਜੇ ਤੁਹਾਡੇ ਅਕਾਊਂਟ 'ਚ ਹੋਵੇ ਮਿਲਣਾ ਹਾਂ ਜਸ ਜਾਚੂ ਦੇਵੇ ਪਤ ਮੰਗਦਾ ਜਸ ਜਾਚੂ ਮੈਂ ਜਸ ਮੰਗਦਾ ਜਸ ਕੌਣ ਮੰਗਦਾ ਨਾਨਕ ਮੰਗਦਾ ਜਸ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ ਹਰੇ ਉਹ ਜਸ ਤਾਂ ਨਾਨਕ ਮੰਗਦਾ ਕੀ ਤੇ ਮੰਗਦਾ ਉਹ ਹਰੇ ਉਹ ਗੁਰੂ ਤੋਂ ਮੰਗਦਾ ਤੁਸੀਂ ਕਹਿੰਦੇ ਨਾਨਕੇ ਗੁਰੂ ਹੈ ਉਹ ਗੁਰੂ ਮੰਗਦਾ ਹੁੰਦਾ ਹੈ ਇਹ ਕਹੋ ਮੰਗਦਾ ਨਹੀਂ ਉਹ ਤਾਂ ਕਹਿੰਦੇ ਹਮ ਭੀਖ ਭਿਖਾਰੀ ਦੇ ਗੁਰੂ ਮੰਗਦਾ ਹੁੰਦਾ ਗੁਰੂ ਨੇ ਹੁੰਦਾ ਮੰਗਤਾ ਜਿਹਨੂੰ ਤੁਸੀਂ ਗੁਰੂ ਕਹਿੰਦੇ ਹੋ ਕਹਿੰਦਾ ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤੀ ਹੈ ਦਾਤਾ ਉਹਨੇ ਕੁਝ ਕਹਿ ਤੁਸੀਂ ਕੁਝ ਕਹਿ ਇਹ ਪਖੰਡ ਨਹੀਂ ਚੱਲਣਾ ਹੁਣ ਇਹ ਪਾਟਾ ਫੁੱਟ ਗਿਆ ਝੂਠ ਦਾ ਸਾਰਾ ਹੀ ਇਹ ਤਾਂ ਵੜ ਗਈ ਭੰਤੀ ਕੰਨ ਥੋੜਾ ਜਿਹਾ ਬਾਹਰ ਆ ਗਿਆ ਇਹਦਾ ਕੀ ਤੇ ਬੰਜਾਰੇ ਵਾਲੀਆਂ ਚੂੜੀਆਂ ਦੀ ਇਹ ਤਾਂ ਇੱਕ ਮਾਰੀ ਉਹ ਡੰਡਾ ਕਹਿੰਦਾ ਕੀ ਹੈ ਕਹਿੰਦਾ ਇੱਕ ਹੋਰ ਬਾਲ ਦੇ ਫਿਰ ਕੁਝ ਵੀ ਨਹੀਂ ਨਾ ਬੰਜਾਰਾ ਚੂੜੀਆਂ ਲਈ ਜਾਂਦਾ ਸੀ ਉਹ ਕਹਾਣੀ ਸੁਣਾਉਂਦੇ ਹੁੰਦੇ ਨਾ ਯੂਪੀ ਮੁਸਲਮਾਨ ਬੰਜਾਰਾ ਬਜਾਰਾ ਚੂੜੀਆਂ ਲਈ ਜਾਂਦੇ ਸਿਰ ਤੇ ਉਹ ਬੱਜਾ ਜਾਣ ਨਾਲ ਹੈ ਉਹਨੇ ਆਖਿਆ ਕੋ ਖਾਣ ਪੀਣ ਵਾਲੀ ਚੀਜ਼ ਹੋਵੇ ਤੇ ਖੋ ਲੈਣੇ ਨੇ ਚਲੋ ਧੱਕਾ ਕਰਦੇ ਹੁੰਦੇ ਨੇ ਨਾ ਇਹ ਲੋਕ ਉਹਨੇ ਉਹ ਡੰਡਾ ਖੋਲਦੀ ਆ ਮਾਰਿਆ ਸਿਰ ਤੇ ਕੀ ਆ ਉਹ ਇਹ ਕਹਿੰਦਾ ਕਹਿੰਦਾ ਬਾਈ ਕੋਲ ਮਾਰਦਾ ਫਿਰ ਕੁਝ ਵੀ ਨਹੀਂ ਇਹਨਾਂ ਕੋਲ ਤਾਂ ਇੱਕ ਦੋ ਪਈਆਂ ਕੁਝ ਵੀ ਨਹੀਂ ਫਿਰ ਰਹਿਣ ਝੂੜ ਕੋ ਕੀ ਹੁੰਦਾ ਚੂੜੀਆਂ ਮੋ ਫੜ ਜਾਂਦੇ ਇਹਨਾਂ ਨੇ ਉਹ ਕਹਿੰਦੇ ਫੇਰ ਜੁੜਦੀਆਂ ਨੇ ਝੂੜ ਨਹੀਂ ਜੁੜਦਾ ਹੁੰਦਾ ਫਿਰ ਤੇ ਨਿਆਣੇ ਖੇਡਦੇ ਹੁੰਦੇ ਨੇ ਉਹਨਾਂ ਇਹ ਤਾਂ ਨਿਆਣੇ ਦੇ ਖੇਡਣ ਵਾਲੀ ਚੀਜ਼ ਬਣ ਜਾਣੀ ਹੈ ਮਜ਼ਾਕ ਦੀ ਇਹਨਾਂ ਦੀ ਸਾਰੀ ਸਿੱਖੀ ਮਜ਼ਾਕ ਬਣ ਜਾਣਾ ਲੋਕਾਂ ਦਾ ਮਜ਼ਾਕ ਕਰਨ ਜ਼ਰੂਰ ਸਿੱਖਣ ਉਹ ਗੱਲੇ ਮਜ਼ਾਕ ਵਾਲੀ ਹੈ ਪੜਨ ਨੂੰ ਲੋਕ ਮਜ਼ਾਕ ਨਹੀਂ ਕਰਦੇ ਹੁਣ ਇਹਨਾਂ ਨੂੰ ਕਰਨਗੇ ਨਹੀਂ ਮਜ਼ਾਕ ਇਹ ਮਜ਼ਾਕ ਦੇ ਕਾਬਲ ਨੇ ਮਜ਼ਾਕ ਦੇ ਕਾਬਲ ਨੇ ਜਸ ਜਾਂਚੋਂ ਦੇਵੈ ਪਤੀ ਸਾਖ ਜਸ ਜਾਂਚੋਂ ਦੇਵੈ ਪਤੀ ਸਾਖ ਸਾਖ ਸ਼ਾਖ ਸਾਧ ਹੋ ਕੇ ਦੇ ਮੈਨੂੰ ਜਸ ਪ੍ਰਗਟ ਹੋ ਕੇ ਦੇ ਇਹ ਪਰਮੇਸ਼ਰ ਮੈਂ ਜਸ ਮੰਗਦਾ ਸਾਖ ਸਾਧ ਪ੍ਰਗਟ ਹੋ ਕੇ ਦੇ ਮੈਨੂੰ ਜਸ ਜੇ ਪ੍ਰਗਟ ਨਹੀਂ ਹੋ ਜਸ ਦਊ ਕਿਵੇਂ ਮੇਰੇ ਹਿਰਦੇ 'ਚ ਆ ਕੇ ਪ੍ਰਗਟ ਹੋ ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ ਜਦ ਰਾਜ ਰਾਜਾ ਰਾਮ ਪਤਾਰਾ ਹਿਰਦੇ 'ਚ ਪ੍ਰਗਟ ਹੋਇਆ ਕਬੀਰ ਨੇ ਫਿਰ ਕੀ ਕੀਤਾ ਕਹਿੰਦਾ ਨਾਮ ਕਮਲ ਮੈਂ ਹੈ ਬੇਦੀ ਰਚ ਲੈ ਉਹਨੇ ਬੇਦੀ ਰਚੀ ਨਾਮ ਕਮਲ ਦੇ ਵਿੱਚ ਮੇਰੇ ਹਿਰਦੇ ਦੇ ਵਿੱਚ ਨਾਮ ਕਮਲ ਨਾ ਨਾਭੀ ਦੇ ਉੱਤੇ ਕਮਲ ਹੈ ਨਾਭੀ ਜੜ ਹੈ ਕਮਲ ਦੀ ਜੜ ਵੀ ਹੁੰਦੀ ਹੈ ਨਾ ਨਾਭੀ ਜੜ ਹੈ ਨਾਭੀ ਤੇ ਕਮਲ ਨਹੀਂ ਹੁੰਦਾ ਨਾਮ ਕਮਲ ਤਾਂ ਲਿਖਿਆ ਕਮਲ ਇੱਥੇ ਵੀ ਬੰਦੇ ਨੇ ਕਮਲ ਇੱਥੇ ਵੀ ਬੰਦੇ ਨੇ ਕਮਲ ਕਈ ਬੰਦੇ ਨੇ ਇਹ ਨਾਭ ਕਮਲ ਜਾਣ ਕੇ ਲਿਖਿਆ ਵੀ ਨਾਭ ਦੇ ਉੱਤੇ ਕਮਲ ਹੈ ਹਿਰਦਾ ਹਿਰਦਾ ਇਹ ਕਮਲ ਕਈ ਜਗ੍ਹਾ ਮੰਨੀ ਬੈਠੇ ਨੇ ਨਾ ਜੇ ਨਾ ਨਾਭ ਕਮਲ ਕਹਿੰਦੇ ਇੱਥੇ ਵਾਲਾ ਹੱਥ ਲਾ ਲੈਂਦੇ ਨਾਭ ਕਮਲ ਮਹਿ ਬੇਦੀ ਰਚ ਲੈ ਰਚੀ ਲੈ ਉਹਨੇ ਨਾਭੀ ਕਮਲ ਦੇ ਮੇਰੇ ਹਿਰਦੇ 'ਚ ਬੇਦੀ ਰਚ ਲਈ ਬੇਦੀ ਰਚਦੇ ਹੁੰਦੇ ਨੇ ਲਾਵਾ ਲੈਣ ਨੂੰ ਬ੍ਰਹਮ ਗਿਆਨ ਉਚਾਰਾ ਬ੍ਰਹਮ ਗਿਆਨ ਦਾ ਉਚਾਰਨ ਉੱਥੇ ਬੈਠ ਕੇ ਆਪੇ ਕੀਤਾ ਆਪ ਹੀ ਉਹ ਲਾਵਾ ਜਿਹੜੀ ਉਹ ਰਸ਼ੀਆ ਦੇ ਲਾਵਾ ਚਾਰ ਰਜੀਆਂ ਦੀ ਚੌਥੇ ਪਾਸ਼ਾ ਉਹ ਜਿਹੜੀਆਂ ਲਾਵਾ ਰਜੀਆਂ ਨੇ ਉੱਥੇ ਹੀ ਬੈਠ ਕੇ ਰਸ਼ੀਆ ਨੇ ਉਹਨੇ ਹੀ ਰਸ਼ੀਆ ਨੇ ਲਾਵਾ ਰਸ਼ੀਆ ਨੇ ਬ੍ਰਹਮ ਗਿਆਨ ਉਚਾਰਾ ਫਿਰ ਕੀ ਕੀਤਾ RAM ਰਾਏ ਸੋ ਭਾਵਨ ਲੈ ਹੂੰ ਫੇਰੇ ਲੈ RAM ਰਾਏ ਰਾਜਾ ਨੂੰ ਅਸਬੜ ਭਾਗ ਹਮਾਰਾ ਐਸਾ ਵੱਡਾ ਭਾਗ ਹੈ ਅਸਬੜ ਭਾਗ ਹਮਾਰਾ ਸੁਰ ਨਰ ਮੁਰਜਾਨ ਕੌਤਕ ਆਏ ਆ ਦੇਖ ਲੋ ਸੁਰ ਨਰ ਮੁਰਜਾਨ ਨੂੰ ਕੀ ਕਿਹਾ ਆ ਸੁਰ ਜਿਹੜੇ ਦੇਵਤੇ ਇਹਨਾਂ ਦੇ ਨੇ ਬੁਰੀ ਜਨ ਇਹ ਸਾਰੇ ਤਮਾਸ਼ਾ ਕਰਨ ਆਏ ਵਿਆਹ ਦੇ ਵਿੱਚ ਤਮਾਸ਼ਾ ਨਹੀਂ ਕਰਦੇ ਹੁੰਦੇ ਕੋਈ ਸਟੈਚੂ ਬਣਾ ਖੜਾ ਕੋਈ ਕੁਝ ਖੜਾ ਉਹ ਜਿਵੇਂ ਇਹਨਾਂ ਦੇ ਖੜਦੇ ਨੇ ਸਵਾਦੀ ਲਾਗੇ ਸਟੈਚੂ ਬਣ ਕੇ ਉਹ ਵੀ ਤਮਾਸ਼ਬੀ ਨੇ ਹੁੰਦੇ ਨੇ ਜਿਵੇਂ ਉੱਥੇ ਖੜੇ ਹੁੰਦੇ ਨੇ ਹੋਟਲਾਂ ਦੇ ਮੂਹਰੇ ਵਿਆਹ 'ਚ ਖੜੇ ਹੁੰਦੇ ਸਟੈਚੂ ਬਣਾ ਕੇ ਇਹ ਸਾਰੇ ਕੌਤਕਾਏ ਨੇ ਕੋਈ ਕੀਰਤਨ ਕਰਦਾ ਗਿੱਧਾ ਪਾਉਂਦਾ ਇਹ ਸਾਰੇ ਤਮਾਸ਼ਾ ਕਰਨ ਆਏ ਨੇ ਵਿਆਹ ਦੇ ਵਿੱਚ ਵਿਆਹ ਕਬੀਰ ਦਾ ਹੋ ਰਿਹਾ ਵਿਆਹ ਦਾ ਹੋ ਰਿਹਾ ਸੁਰ ਨਾਲ ਮੁਨੀ ਜਨ ਕੌਤਕਾਏ ਔਰ ਜੱਜੀ ਕੌਣ ਆਏ ਭਈ ਇਹ ਤਾਂ ਕੌਤਕਾਏ ਇਹ ਤਾਂ ਕਸਾ ਕਰਦੇ ਨੇ ਜਨ ਵਾਸਤੇ ਕਰਦੇ ਨੇ ਦੇਖਣ ਵਾਸਤੇ ਕੋੜ 3300 ਜਾਨਾ 33 ਕਰੋੜ ਦੇਵਤਾ ਜਾਨਾ ਹੈ ਜਿੰਨਾ ਵੀ ਮੁਕਤ ਪਿਆ ਸੱਚਖੰਡ ਸਾਰਾ ਜਾਂਜੀ ਹੈ ਸੱਚਖੰਡ ਦੇ ਸਾਰੇ ਜਿਹੜੇ ਦੇਵ ਨੇ ਜਾਂਜੀ ਨੇ ਉਹਨਾਂ ਨੂੰ ਪਤਾ ਵਿਆਹ ਹੋ ਰਿਹਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਇਹਨਾਂ ਨੂੰ ਕੀ ਪਤਾ ਕੀ ਹੋ ਰਿਹਾ ਪਤਾ ਤਾਂ ਉਹਨਾਂ ਨੂੰ ਹੀ ਹੈ ਕਹੋ ਕਬੀਰ ਓਏ ਬਿਆਹ ਚਲੇ ਹੈ ਪੁਰਖ ਇੱਕ ਭਗਵਾਨ ਇਹ ਉਹ ਕਹਿ ਰਹੇ ਨੇ ਕਿ ਮੈਨੂੰ ਪ੍ਰਗਟ ਹੋ ਕੇ ਜਿਵੇਂ ਕਬੀਰ ਨੇ ਕਿਹਾ ਨਾ ਕਬੀਰ ਦੀ ਬਾਣੀ ਜੋ ਪੜੀ ਹੈ ਦੇਵੇ ਪਤੀ ਸਾਖ ਮੈਨੂੰ ਪ੍ਰਗਟ ਹੋ ਕੇ ਜਿਵੇਂ ਕਬੀਰ ਨੂੰ ਦਿੱਤਾ ਹੈ ਦੇ ਨਾਮ ਹਿਰਦੇ 'ਚ ਪ੍ਰਗਟ ਹੋ ਤਾਂ ਹੀ ਦਊ ਤੂੰ ਬੁਲਾ ਤੇ ਮੈਂ ਬੋਲਾਂ ਜਿਸੇ ਜਪਾਏ ਜਪੇ ਸੋ ਨਾਉ ਜਿਸੇ ਗਵਾਏ ਸੋ ਹਰ ਗੁਣ ਗਾਉ ਤੂੰ ਮੈਨੂੰ ਨਾਮ ਦੇ ਮੈਂ ਤੇਰਾ ਜਸ ਕਰਾਂ ਤੁਮਰੀ ਉਸਤਤ ਤੁਮਤੇ ਹੋਏ ਨਾਨ ਕਬਰ ਨੂੰ ਜਾਣ ਸਕੋਏ ਮੈਂ ਨਹੀਂ ਉਸਤਤ ਕਰ ਸਕਦਾ ਤੇਰੀ ਤੂੰ ਆਪਣੀ ਉਸਤਤ ਆਪੇ ਕਰਾ ਇਹ ਹੈ ਕਿ ਜਸ ਜਾਚੋ ਮੈਂ ਜਸ ਮੰਗਦਾ ਜਾਚਣਾ ਹੁੰਦਾ ਮੰਗਣਾ ਦੇਵੇ ਪਤੀ ਸਾਖ ਹੈ ਪਤੀ ਹੈ ਪਰਮੇਸ਼ਰ ਸਾਖਸ਼ਾਤ ਹੋ ਕੇ ਪ੍ਰਗਟ ਹੋ ਕੇ ਦੇ ਮੈਨੂੰ ਜਿਵੇਂ ਉਹਨੇ ਕਿਹਾ ਸੀ ਨਾ ਇਹ ਗੰਗਾ ਬਾਹ ਕੱਢ ਕੇ ਦੇਵੇ ਲਵੇ ਕੌਡੀ ਤਾਂ ਨਹੀਂ ਮੇਰੀ ਉਹ ਕਹਾਣੀ ਉਹੀ ਬਣਾਈ ਹੋਈ ਹੈ ਚਾਹੇ ਕਹਿੰਦਾ ਸੱਟਣਾ ਦਾ ਹੀ ਗੰਗਾ ਦੇ ਵਿੱਚ ਕੌਡੀ ਮੇਰੀ ਜੇ ਪ੍ਰਗਟ ਹੋ ਕੇ ਮੰਗੂਗੀ ਤਾਂ ਦੇ ਹੀ ਨਹੀਂ ਮੋੜ ਲੈਣੀ ਕੌਡੀ ਮੈਨੂੰ ਨਹੀਂ ਲੋੜ ਹੈ ਜੇ ਉਹਨੂੰ ਲੋੜ ਨਹੀਂ ਮੇਰੀ ਕੌਡੀ ਦੀ ਤਾਂ ਕਰੂ ਨੂੰ ਬੋਲੇ ਕੋਈ ਮੈਂ ਗਰੀਬ ਆ ਨਾ ਉਹ ਪ੍ਰਮਾਣ ਹੈ ਪ੍ਰਗਟ ਹੋ ਗਏ ਤੇ ਪ੍ਰਗਟ ਹੋ ਗਏ ਲੈ ਤਨ ਮਨ ਤਨ ਲੈਣਾ ਪ੍ਰਗਟ ਹੋ ਗਏ ਲੈ ਜੇ ਪ੍ਰਗਟ ਦੇਣਾ ਕਿਨੂੰ ਹੈ ਕਿਨੂੰ ਦੇਣਾ ਫੇ ਤਾਂ ਪੜਿਆ ਨੂੰ ਦੇਣਾ ਹੈ ਇੱਥੇ ਦੇਣਾ ਇਹਨਾਂ ਨੂੰ ਠੱਗਾਂ ਨੂੰ ਦੇਣਾ ਫਿਰ ਤਾਂ ਫਿਰ ਤਾਂ ਚੋਰਾਂ ਨੂੰ ਦੇਣਾ ਦੇਣਾ ਗੁਰੂ ਨੂੰ ਹੈ ਕਬਜ਼ਾ ਇਹਨਾਂ ਦਾ ਅਰਦਾਸ ਗੁਰੂ ਦੇ ਨਾਮ ਤੇ ਹੈ ਕਬਜ਼ਾ ਕੀ ਦੇਣਾ ਕਿਹਦਾ ਖਰਚ ਕਿਵੇਂ ਹੁੰਦਾ ਖਰਚ ਹੁੰਦਾ ਦੇ ਵਿਰੁੱਧ ਗੁਰੂ ਦੇ ਨਾਮ ਦਾ ਧਨ ਅਰਦਾਸ ਗੁਰੂ ਦੇ ਨਾਮ ਦੀ ਕੀਤੀ ਹੋਈ ਗੁਰਮਤਿ ਤੇ ਵਿਰੁੱਧ ਖਰਚ ਹੁੰਦਾ ਹੈ ਗੁਰੂ ਦੀ ਵਿਚਾਰਧਾਰਾ ਦੇ ਵਿਰੁੱਧ ਚ ਖਰਚ ਹੁੰਦਾ ਇਹਦਾ ਜ਼ਿੰਮੇਵਾਰ ਕੌਣ ਹੈ ਇੱਥੇ ਨਹੀਂ ਤਾਂ ਦਰਗਾਹ 'ਚ ਜ਼ਿੰਮੇਵਾਰ ਕੌਣ ਹੈ ਮਤ ਕੋਈ ਜਾਣੇ ਕਿਹੜਾ ਹਿਸਾਬ ਨਹੀਂ ਹੋਊਗਾ ਮਤ ਜਾਣੇ ਹੈ ਇਹ ਸਾਰਾ ਹਿਸਾਬ ਦੇਣਾ ਪਊਗਾ ਜੇ ਕੋਈ ਭੁੱਲਿਆ ਹੋਇਆ ਹੈ ਉਹ ਹੁਣ ਸਮਝ ਜਵੇ ਬਹੁਤ ਬੁਰਾ ਹਿਸਾਬ ਦੇਣਾ ਪਊਗਾ ਵੱਜ ਗਏ ਹਾਂ ਜਿਹਨੇ ਬਜਣਾ ਵੱਜਵੇ ਨਹੀਂ ਬਜਣਾ ਮੌਜ ਕਰੇ ਮੱਖੀ ਮਿੱਠੇ ਦੇ ਮਰਦੀ ਹੁੰਦੀ ਹੈ ਮਰੋ ਜਿਹਨੇ ਮਰਨਾ ਕਰ ਸਕਦਾ ਹੈ ਕੋਈ ਰੌਲਾ ਨਹੀਂ ਜਾਗਤ ਜਾਗ ਰਹਾ ਤੁਧ ਭਾਵਾਂ ਜਾਗਤ ਜਾਗ ਰਹਾ ਇੱਕ ਵਾਰ ਜਾਗ ਗਿਆ ਦੁਬਾਰਾ ਸੁਪਨਾ ਆ ਜਾਵੇ ਜਾਗ ਹੀ ਰਹਾ ਦੁਬਾਰਾ ਫਿਰ ਵੀ ਸੁਪਨਾ ਆ ਜਾਂਦਾ ਹੈ ਦੁਬਾਰਾ ਅੱਖ ਲੱਗੀ ਸੁਪਨਾ ਆ ਗਿਆ ਜਾਗਿਆ ਹੋਇਆ ਵੀ ਜੇ ਜਾਗਦਾ ਹੀ ਰਹਾ ਤਾਂ ਗੱਲ ਬਣਦੀ ਆ ਜੇ ਫਿਰ ਨੀਂਦ ਆ ਗਈ ਇਹ ਤਾਂ ਹੀ ਪੋਸੀਬਲ ਹੈ ਜਾਗਦਾ ਰਹਾ ਤੁਦ ਪਾਵਾਂ ਜੇ ਤੂੰ ਜਗਾ ਕੇ ਰੱਖੇ ਕੋਈ ਸੂਈ ਚ ਬੋਦਿਆ ਕਰੇ ਸੌਣ ਲੱਗੇ ਦੇ ਕੋਈ ਦੁੱਖ ਦੇ ਦਿਆ ਕਰੇ ਸੌਣ ਲੱਗੇ ਨੂੰ ਸੁਖ ਨਾ ਦੇਦੀ ਸੁਖ ਸੌ ਜਾਂਦਾ ਸੋਖੇ ਜੇ ਸਭ ਜਾਂਦਾ ਤਤੀ ਤਵੀ ਰੱਖਿਆ ਕਰ ਤਿਆਰ ਬੈਠਣ ਨੂੰ ਯਾਦ ਰਹਾ ਤੁਧ ਭਾਵਾ ਕਬਰਾ ਨਿਵਾ ਚ ਚੜਨ ਵਾਲੇ ਰੱਖਿਆ ਕਰ ਜਾਗਦਾ ਹੀ ਰਹਾ ਇਹ ਜਗਾਉਣ ਵਾਲੇ ਨਹੀਂ ਜਗਾਉਣ ਖਾਤਰ ਕਰਦਾ ਉਹ ਨਹੀਂ ਉਹ ਭਗਤ ਉਹਦੇ ਹੋਣ ਉਹ ਕਰੇ ਇਹ ਤਾਂ ਮੰਗਿਆ ਹੋਇਆ ਉਹਨਾਂ ਨੇ ਆਪ ਦੁਖੰਦਾਰੂ ਕਹਿ ਕੇ ਆਹੋ ਦਿੱਤਾ ਨਹੀਂ ਕਿਸੇ ਨੇ ਹੈ ਇਹ ਤਾਂ ਪਾਗਲ ਨੇ ਜਿਹੜੇ ਸਦਾਈ ਇਹਨਾਂ ਨੂੰ ਕੀ ਪਤਾ ਕੀ ਗੱਲ ਹੈ ਇਹ ਤਾਂ ਅਸੀਂ ਆਪਣੀ ਜਾਂ ਅਸੀਂ ਆਪ ਉਹ ਜ਼ਰੂਰ ਸਮਝਦੇ ਤਸਮ ਪਾਜਾ ਕਹਿੰਦਾ ਠੀਕ ਕਰ ਫੋਰ ਦਲੀਸ ਸਰ ਜਾਣ ਬੁੱਝ ਕੇ ਆਪਣੇ ਸਰੀਰ ਦਾ ਠੀਕ ਕਰਾ ਦਿੱਲੀ ਦੇ ਬਾਦਸ਼ਾਹ ਸਰ ਭਗਤਾ ਦਾ ਦੱਸ ਅਸੀਂ ਕਹਿੰਦੇ ਆਉਂਗੇ ਉਹਨੇ ਮਾਰਿਆ ਅਸੀਂ ਕਹਿੰਦਾ ਜਾਲਬ ਉਹ ਕਹਿੰਦਾ ਉਹਨੇ ਉਹਦੇ ਜੁਮੇ ਕਰਾ ਬਣੇ ਪ੍ਰਭੂ ਰਖੀਓ ਪਿਆਰ ਤੇਗ ਬਹਾਦਰ ਸੀ ਕਿਰਿਆ ਕਰੀ ਰੰਗੇ ਨੂੰ ਐਡੇ ਬੜੇ ਰਾਜੇ ਨੂੰ ਬੇਵਕੂ ਬਣਾ ਕੇ ਆਪਣੇ ਸਰੀਰ ਦਾ ਜਮੋਹ ਤੇ ਲਾਤਾ ਐਡੇ ਬੜੇ ਧਰਮੀ ਨੂੰ ਜਿਹੜਾ ਟੋਪੀਆਂ ਬਣਾ ਕੇ ਰਾਜਾ ਸ਼ਹਿਨशाह ਹੁੰਦਾ ਹੋਇਆ ਟੋਪੀਆਂ ਹੱਥ ਨਾਲ ਬਣਾ ਕੇ ਰੋਟੀ ਖਾਂਦਾ ਸੀ ਖਾਂਦਾ ਨਹੀਂ ਸੀ ਉਹਦੀ ਮਤ ਮਾਰਤੀ ਉਹਨੂੰ ਪਤਾ ਨਹੀਂ ਲੱਗਣਾ ਤਾਂ ਤੇਰੇ ਕੀ ਖੇਡ ਖੇਡੀ ਤੁਰ ਬਹੂ ਬਣਾਤਾ ਤੇ ਜੁਬੇ ਠੀਕਰਾ ਬੰਤਾ ਤਾਂ ਫੁੱਟਣ ਫੁੱਟਣਾ ਹੀ ਸੀ ਐਸੀ ਕੀ ਸੋਚਦੇ ਹੋ ਕੀ ਲਿਖਦੇ ਨੇ ਇਹਨਾਂ ਨੂੰ ਕੀ ਪਤਾ ਵੀ ਦਸ ਮਨਾਂ ਦੀ ਕੀ ਲਿਖਿਆ ਹੈ ਉਹ ਤਾਂ ਭੇਤ ਦੱਸੇ ਨੇ ਉੱਥੇ ਬਹੁਤ ਸਾਰੇ ਅਕਲ ਦਿੱਤੀ ਸੀ ਉਹ ਬਹੁਤ ਬੜੀ ਸੰਸਾਰ 'ਚੋਂ ਵੀ ਅਕਲ ਮਿਲਦੀ ਹੈ ਸਾਨੂੰ ਪਰ ਇਹਨਾਂ ਨੂੰ ਅਕਲ ਦੀ ਤਾਂ ਲੋੜ ਨਹੀਂ ਮਾਇਆ ਦੀ ਲੋੜ ਹੈ ਅਕਲ ਦੀ ਲੋੜ ਨਹੀਂ ਹੈ ਅਕਲ ਮਾਰਨ ਲੋੜ ਮਾਇਆ ਦੀ ਲੋੜ ਮਾਰਨ ਵਾਲੀ ਜੀਤ ਦੀ ਲੋੜ ਜਾਗਤ ਜਾਗ ਹੀ ਰਹਾ ਤੁਧ ਭਾਵਾਂ ਜਾਗਤ ਜਾਗ ਰਹਾ ਜਾਗਦਾ ਹੋਇਆ ਜੇ ਜਾਗਦਾ ਹੀ ਰਹਾ ਇਹ ਤਦੇ ਹੈ ਤੁਧ ਭਾਵਾਂ ਜੇ ਤੂੰ ਸੌਣ ਨਾ ਦਵੇ ਤੂੰ ਐਸਾ ਸੁਖਰਾ ਦੇ ਦੀ ਮਤ ਦੇਖ ਭੂਲਾ ਬਿਸਰੈ ਤੇਰੇ ਚਿੰਤ ਨਾ ਆਵੇ ਬੋਧੀ ਦਾ ਮੰਦਰ ਉਸਰਾ ਰਤਨੇ ਦਾ ਹੋਏ ਜੜਾਓ ਐ ਜਾਂ ਸੁਖ ਦੇਤਾ ਕਹਿੰਦੇ ਸੂਣ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਣ ਤੋ ਤੇ ਮੇਰਾ ਰੋਗ ਰਜਾਈਆਂ ਦਾ ਨਾ ਨਾਗ ਨਵਾਸਾ ਦੇ ਰਣ ਐ ਸਮਝਾ ਸੱਪ ਦੇ ਬਰਾਬਰ ਪਿਆ ਕਦੇ ਡੱਬ ਮਾਰ ਦੂ ਕਦੇ ਨੀਂਦ ਆ ਜੂ ਯਾਰੜੇ ਦਾ ਸਾਨੂੰ 70 ਚੰਗਾ ਯਾਰੜੇ ਦਾ ਸਾਨੂੰ 70 ਚੰਗਾ ਪੰਡ ਖੇੜਿਆਂ ਦਾ ਰਹਿਣਾ ਖੇੜਿਆਂ ਦਾ ਰਹਿਣਾ ਸੁਖ ਦਾ ਰਹਿਣਾ ਤਾਂ ਪੱਠੀ 'ਚ ਰਹਿਣ ਦੇ ਬਰਾਬਰ ਹੈ ਚਿੰਤਾ ਉਹਦੀ ਹਰ ਵਕਤ ਵੀ ਨੀਂਦ ਅੱਖ ਨਾ ਲੱਗ ਜਾ ਉਹ ਮੰਗ ਕੇ ਲਿਆ ਉਹਨਾਂ ਦਾ ਇਹ ਮੰਗ ਕੇ ਲਿਆ ਸਭ ਕੁਝ ਦੁਖਦਾਰੂ ਸੁਖ ਰੋਗ ਭਿਆ ਸੁਖ ਤਾਂ ਰੋਗ ਪਿਆ ਰੋਗ ਬਣ ਗਿਆ ਸੁਖ ਤਾਂ ਹੁਣ ਸੁਖ ਰੋਗ ਲੱਗਦਾ ਸੁਖ ਤੋਂ ਡਰ ਲੱਗਦਾ ਜਿਵੇਂ ਰੋਗ ਤੋਂ ਡਰ ਲੱਗਦਾ ਪਿਆ ਦਾ ਮਤਲਬ ਹੈ ਹੁਣ ਬਣ ਗਿਆ ਅਵਸਥਾ ਐਸੀ ਹੋ ਗਈ ਸੁਖ ਤੋਂ ਐ ਡਰ ਲੱਗਦਾ ਜਿਵੇਂ ਰੋਗ ਤੋਂ ਲੱਗਦਾ ਹੁੰਦਾ ਪਰ ਅਸੀਂ ਸਾਰੇ ਸੁਖ ਵੱਲ ਭੱਜੇ ਫਿਰਦੇ ਸਿੱਖਾਂ ਨੂੰ ਸੁਖੀ ਕਰਨ ਲੱਗੇ ਹੋਏ ਆ ਇਹਨਾਂ ਨੇ ਮੁੰਡਿਆਂ ਨੂੰ ਬੜੇ ਬੜੇ ਉਹਦੇ ਦੇ ਕੇ ਪੜਾ ਕੇ ਮਾਇਆ ਧਾਰੀ ਕਰਕੇ ਇਹ ਸੁੱਖ ਦਿੰਦੇ ਆ ਰੋਗੀ ਬਣਾਉਂਦੇ ਆ ਇਹ ਰੋਗੀ ਬਣਾਉਂਦੇ ਆ ਉਹਨਾਂ ਨੇ ਕੀ ਕੀਤਾ ਸੀ ਗੱਡਿਆਂ ਦਾ ਸਮਾਨ ਲੱਦੀ ਫਿਰਦੇ ਸੀ ਉਹ ਪਾਗਲ ਸੀ ਉਹ ਤਾਂ ਗੱਡਿਆਂ ਦਾ ਸਮਾਨ ਲਾਉਂਦੇ ਸਿੱਖਾਂ ਦਾ ਤਾਂ ਪਾਗਲ ਤੇ ਸਾਨੂੰ ਚਾਹੇ ਗੱਡੇ ਬਣਾ ਅਗਲੇ ਦੇਣ ਫਿਰ ਉਥੋਂ ਟਾਇਰ ਪਾ ਕੇ ਸਾੜ ਦੇਣ ਦਿੱਲੀ ਅਸੀਂ ਵੀ ਇਹੋ ਜਿਹਾ ਕੰਮ ਕੀਤਾ ਅਸੀਂ ਵੀ ਕੀਤਾ ਨਾ ਦਿੱਲੀ ਕੀ ਕੀਤਾ ਸੀ ਟਾਇਰ ਪਾ ਕੇ ਕਿਉਂ ਸਾੜੇ ਸੀ ਉਹੀ ਤਾਂ ਰਿਜ਼ਲਟ ਸੀਗਾ ਸਾਡੀ ਭੁੱਖ ਦਾ ਰਿਜ਼ਲਟ ਸੀ ਉਹ ਖਾਲਸਤਾਨ ਦੀ ਭੁੱਖ ਅਸੀਂ ਰਾਜਾ ਬਣਨਾ ਸੀ ਉਹ ਸਾੜਦੇ ਸਾੜਦੇ ਸਾਨੂੰ ਉਹਨਾਂ ਤੇ ਕੀ ਲੱਗੇ ਬਾਹਰੋਂ ਲੋਕ ਆ ਜਾਣਗੇ ਉਹ ਆ ਜਾਣਗੇ ਸਾਨੂੰ ਕੀ ਲੱਗੇ ਪੰਜਾਬ ਵਾਲਿਆਂ ਨੂੰ ਮੰਨਣਗੇ ਤਾਂ ਬਾਹਰ ਵਾਲੇ ਮੰਨਣਗੇ ਅਸੀਂ ਤਾਂ ਇਹਨਾਂ ਮੰਨਦੇ ਇੱਥੇ ਜ਼ਿੰਮੇਵਾਰ ਉਹਦਾ ਵੀ ਅਸੀਂ ਕੀ ਸੋਚ ਹੈ ਸਿੱਖੀ ਵਾਲੀ ਸੋਚ ਹੈ ਅੰਦਰ ਝਾਕ ਕੇ ਦੇਖਣ ਸਾਰੇ ਇਹ ਵੀ ਸਿੱਖੀ ਕੀ ਹੁੰਦੀ ਹੈ ਗੁਰਬਾਣੀ ਪੜ੍ਹ ਕੇ ਫਿਰ ਆਪਣੇ ਨਾਲ ਬੁਲਾਉਣ ਵੀ ਅਸੀਂ ਕਿੱਥੇ ਖੜੇ ਹਾਂ ਜੇ ਕੋਈ ਬੋਲਦਾ ਨਹੀਂ ਬੋਲਿਆ ਨਹੀਂ ਹੁਣ ਸਹੀ ਤੁਸੀਂ ਕਹੋ ਕੋਈ ਜਾਣਦਾ ਹੀ ਨਹੀਂ ਕੋਈ ਸਾਨੂੰ ਕੋਈ ਦੇਖਦਾ ਹੀ ਨਹੀਂ ਹੈ ਕਿਸੇ ਨੂੰ ਪਤਾ ਹੀ ਨਹੀਂ ਕੁਝ ਬਹੁਤ ਕੁਝ ਪਤਾ ਹੈ ਬਹੁਤ ਦੇਰ ਦਾ ਪਤਾ ਹੈ ਬਹੁਤ ਦੇਰ ਦਾ ਪਤਾ ਹੈ 250 ਸਾਲ ਦਾ ਪਤਾ ਹੈ ਚੁੱਪ ਸੀ ਜਾਣ ਕੇ ਚੁੱਪ ਸੀ ਸਮਾਂ ਨਹੀਂ ਸੀ ਸਮਾਂ ਹੁਣੇ ਆਮ ਸੰਗਤ ਨੂੰ ਇਹਨਾਂ ਗਿਆਨ ਦੀ ਆਮ ਸੰਗਤ ਦੇ ਚੀਜ਼ ਪਈ ਨਹੀਂ ਸੀ ਹੁਣ ਆਮ ਲੋਕਾਂ ਦੇ ਚੀਜ਼ਾਂ ਪਾਈਆਂ ਨੇ ਤੁਸੀਂ ਦਿੱਲੀ ਵਾਲਿਆਂ ਨੂੰ ਪੁੱਛ ਲਓ ਬਾਹਰ ਜਿਹੜੇ ਹਿੰਦੁਸਤਾਨ ਰਹਿੰਦੇ ਨੇ ਉਹਨਾਂ ਨੂੰ ਪੁੱਛ ਲਓ ਇੱਥੇ ਵਾਲਿਆਂ ਨੂੰ ਪੁੱਛ ਲਓ ਕੀ ਹੋਈ ਹੈ ਉਹਨਾਂ ਨਾਲ ਜਿਨ੍ਹਾਂ ਦੇ ਮਰ ਗਏ ਜਵਾਨ ਮੁੰਡੇ ਧਰਮ ਯੁੱਧ ਦੇ ਲਾਲਾ ਤੇ ਤੁਸੀਂ ਕੀ ਕੀਤਾ ਹੁਣ ਤੱਕ ਪੰਜਾਬੀ ਸੂਬਾ ਬਣਾ ਬਣਾ ਕੇ ਕੀ ਕੀਤਾ ਉਹਦੇ ਪਿੱਛੇ ਕੀ ਛੁਪਿਆ ਹੋਇਆ ਸੀ ਸਭ ਪਤਾ ਹੈ ਸਾਡਾ ਲੇਰ ਖੇਰੂ ਖੇਰੂ ਹੋ ਜਾਣ ਦਾ ਕਾਰਨ ਕੀ ਹੈ ਇਹ ਵੀ ਸਭ ਨੂੰ ਪਤਾ ਹੈ ਆਹੀ ਮੌਕਾ ਸੀ ਹੁਣ ਗੱਲ ਕਰਨ ਦਾ ਜੇ ਹੁਣ ਨਾ ਕੀਤੀ ਗੱਲ ਤਾਂ ਫਿਰ ਸਾਂਭਿਆ ਵੀ ਨਹੀਂ ਜਾਣਾ ਨਾਲੇ ਉਹਨੇ ਭੇਜਿਆ ਹੀ ਹੋਣਾ ਜਦ ਹੁਕਮ ਹੁੰਦਾ ਹੈ ਜਦੇ ਕਰਾਉਂਦਾ ਗੱਲ ਉਹ ਗੱਲ ਕਰਨ ਵਾਲਾ ਵੀ ਉਹੀ ਪੈਦਾ ਕਰਦਾ ਸਮੇਂ ਸਿਰੇ ਕਰਦਾ ਸਮੇਂ ਸਿਰੇ ਗੱਲ ਕਰਾਉਂਦਾ ਭਗਤ ਪੈਦਾ ਕੀਤੇ ਕਿਹਨੇ ਕੀਤੇ ਉਹਨੇ ਕੀਤੇ ਕਦ ਕੀਤੇ ਕਦ ਕੀਤੇ ਉਹ ਸਮਾਂ ਸੀ ਜੁਗ ਜੁਗ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਹੈ ਰਾਮ ਰਾਜ ਜੇ ਪੈਦਾ ਕਰਦਾ ਪਿਛੇ ਵੀ ਖੜਦਾ ਹੋਇਆ ਆਪੇ ਹੀ ਹੈ ਉਹਨੂੰ ਤਾਂ ਤਾਂ ਚਿੰਤਾ ਹੋਵੇ ਗੱਲ ਕਰਨ ਵਾਲੇ ਨੂੰ ਜਾਂ ਕੁੱਤੇ ਦੀ ਸੰਗਲੀ ਫੜੀ ਗਿਆ ਮਾਲਕ ਪਿੱਛੇ ਖੜਾ ਹੈ ਕੁੱਤਾ ਦਾ ਸ਼ੇਰ ਨੂੰ ਵੀ ਪੈਂਦਾ ਕੁੱਤਾ ਦਾ ਸ਼ੇਰ ਨੂੰ ਵੀ ਪੈਂਦਾ ਮਾਲਕ ਜੋ ਪਿੱਛੇ ਖੜਾ 84 ਦੇ ਦੰਗਿਆਂ ਨੇ ਮਤਲਬ ਜਿਹੜੇ ਖਾਲਸਾ ਚਾਹਣ ਵਾਲੇ ਆ ਉਹ ਜ਼ਿੰਮੇਵਾਰ ਉਹ ਜ਼ਿੰਮੇਵਾਰ ਨੇ ਹੋਰ ਕੌਣ ਜ਼ਿੰਮੇਵਾਰ ਹੋਰ ਕੌਣ ਜ਼ਿੰਮੇਵਾਰ ਕਾਰਨ ਕੀ ਬਣਿਆ ਕਾਰਨ ਕੀ ਹੈ ਪੁੱਛਦੇ ਵੀ ਜ਼ਿੰਮੇਵਾਰ ਜ਼ਮੀਨ ਕਿੱਥੋਂ ਬਣੀ ਮਣ ਕੇ ਵੀ 84 ਦੇ ਦੰਗੇ ਨਾਲ ਹੈ ਹਿੰਦੂਆਂ ਨੂੰ ਹਿੰਦੂਆਂ ਦੇ ਅੰਦਰ ਰੋਜ਼ ਸੀ ਵੀ ਸਾਨੂੰ ਸਿੱਖਾਂ ਨੂੰ ਮਾਰਿਆ ਪਿੰਦਰਾ ਦਾ ਬਹਾਨਾ ਬਣਾ ਲਿਆ ਉਹਨਾਂ ਨੇ ਸਰਕਾਰ ਜਿਹੜੀ ਹੈਗੀ ਹੈ ਹੁਣ ਉਹਨਾਂ ਨੇ ਕਿਹਾ ਵੀ ਇਹ ਬਹੁਤ ਜ਼ਿਆਦਾ ਦਮਾ ਖਰਾਬ ਹੋ ਗਿਆ ਸਿੱਖਾਂ ਦਾ ਠੀਕ ਕਰ ਦੋ ਮਾਰੇ ਗਏ ਵਿਚਾਰੇ ਗਰੀਬ ਜੰਗ ਦੇ ਵਿੱਚ ਇਨਸਾਫ ਨਹੀਂ ਹੁੰਦਾ ਦਸਮ ਪਾਸ਼ਾ ਖੁਦ ਕਹਿੰਦੇ ਨੇ ਲੜਾਈ ਜਿੱਤ ਇਨਸਾਫ ਨਹੀਂ ਹੋ ਸਕਦਾ ਭਾਈ ਲੜਾਈ ਤਾਂ ਪੈਸੇ 10 ਰੁਪਏ ਦੀ 5 ਰੁਪਏ ਦੇ ਮਹੀਨੇ ਦੇ ਆਦਮੀ ਆਇਆ ਹੋਇਆ ਹੈ ਨਿਆਣੇ ਉਹਦੇ ਪਿੱਛੇ ਕਰਨੇ ਅਸੀਂ ਤਾਂ ਉਹਨੂੰ ਮਾਰ ਦੇਣਾ ਪੂਰੇ ਉਹ ਪਿੱਛੇ ਖੜਾ ਜਿਹਨਾਂ ਲੜਾਈ ਹੈ ਲੜਾਈ ਫੌਜੀ ਨਾਲ ਲੜਾਈ ਤਾਂ ਉਹਦੇ ਨਾਲ ਨਹੀਂ ਹੈ ਗਰੀਬ ਆਦਮੀ ਨਾਲ ਉਹ ਤਾਂ ਤਨਖਾਹ ਦੇ ਲੈਂਦਾ ਆਉਂਦਾ ਹੀ ਮਰ ਗਿਆ ਨਾ ਲੜਾਈ ਚ ਨਹੀਂ ਹਿਸਾਬ ਉਹਦਾ ਕਦੇ ਇਹ ਤਾਂ ਇੱਕ ਕੀ ਕਰਦਾ ਪਿੱਛੇ ਕੀ ਹੁੰਦਾ ਇਹ ਚੀਜ਼ਾਂ ਜਦੋਂ ਸਾਨੂੰ ਗਿਆਨ ਮਿਲਦਾ ਸਿਰਫ ਜੋ ਕੁਛ ਹੈ ਜੋ ਕੁਝ ਹੁਕਮ ਹੈ ਹੁੰਦਾ ਉਹੀ ਹੈ ਜੋ ਕੁਝ ਪਿੱਛੋਂ ਲਿਆਇਆ ਉਹ ਇਹਨਾਂ ਦੀ ਮਤ ਮਾਰ ਕੇ ਲਿਆ ਇਹਨਾਂ ਨੇ ਆਪ ਨਹੀਂ ਕੀਤਾ ਕਿਸੇ ਨੇ ਵੀ ਕੁਝ ਸਾਨੂੰ ਗਿਆਨ ਦੇਣਾ ਸੀ ਵੀ ਉਹ ਰਾਜ ਕਰੇਗਾ ਖਾਲਸਾ ਵਾਲਾ ਜਿਹੜਾ ਜਰੂਰ ਚੜਿਆ ਸੀ ਨਾ ਸਾਨੂੰ 300 ਸਾਲ ਜਰੂਰ ਚੜਿਆ ਰਿਹਾ ਉਹ ਜਰੂਰ ਉਤਾਰਿਆ ਤੁਹਾਡਾ ਜਰੂਰ ਚੜ ਗਿਆ ਸੀ ਉਹ ਜਿਹੜੇ ਗੁਰੂ ਦੀ ਗੱਲ ਕਰਨ ਵਾਲੇ ਤੇ ਉਹ ਚੁੱਪ ਹੋ ਗਏ ਸੀ ਕੋਈ ਸਮਾਂ ਆਉ ਫਿਰ ਬੋਲਾਂਗੇ ਜ਼ਿਆਦਾ ਹੋ ਗਿਆ ਉਹ ਬੰਦੇ ਜੱਟ ਫਟਾਫਟ ਵਾਲੇ ਗੁਰੂ ਭਗਤ ਕਿੰਨੇ ਸੀਗੇ ਕਿੰਨੇ ਸੀ ਅਨੰਦਪੁਰ ਸਾਹਿਬ ਕਿੰਨੇ ਸੀ ਬੰਦੇ ਬਹਾਦਰ ਨਗਾਦੇ ਆੜੇ ਸਾਰੇ ਫੇਰ ਕਿਉਂ ਆੜੇ ਲੁੱਟ ਮਾਰਨ ਵਾਲੇ ਸੀ ਤਾਂ ਮਾਇਆਦਾਰੀ ਦੇ ਸਾਰੇ ਜਿਹੜੇ ਆਏ ਨੇ ਖਾਲਸਾ ਅਸਲੀ ਨਹੀਂ ਸੀ ਕਹਿੰਦੇ ਜਾਂ ਵੱਡਾ ਘੱਲੂ ਘਾਰਾ ਹੋਇਆ ਇੱਥੇ ਕੁਪਰੀੜੇ ਲਾਸ਼ਾਂ ਲਾਸ਼ਾਂ ਪਈਆਂ ਸੀ ਇੱਕ ਸਿੱਧ ਸੀਗਾ ਉਹਦੇ ਜ਼ਖਮ ਹੋਏ ਹੋਏ ਸੀ ਚੱਲ ਫਿਰ ਸਕਦਾ ਨਹੀਂ ਸੀ ਲੱਤਾਂ ਤੇ ਜ਼ਿਆਦਾ ਕੱਟੀ ਹੋਈ ਸੀ ਆਦ ਕੱਟੀ ਸੀ ਜਿਵੇਂ ਵੀ ਪਿਆ ਸੀ ਗੱਲਾਂ ਕਰਦੇ ਜਾਂਦੇ ਨੇ ਵੇ ਹੁਣ ਨਹੀਂ ਵੇ ਖਾਲਸਾ ਉੱਠ ਸਕਦਾ ਸਿੱਖ ਕਹਿੰਦੇ ਹੁੰਦੇ ਸੀ ਵੀ ਸਿੱਖ ਹੁਣ ਨਹੀਂ ਉੱਠ ਸਕਦੇ ਖਤਮ ਹੋ ਗਿਆ ਇੰਨਾ ਜਣੀ ਨੁਕਸਾਨ ਹੋ ਗਿਆ ਸੀ ਉਦੋਂ ਉੱਠ ਕੇ ਬਹਿ ਗਿਆ ਉਹ ਕਹਿੰਦਾ ਕੱਚੇ ਪੱਲੇ ਕੀ ਬੋਲਦੇ ਉਹਨੇ ਕਹਿੰਦਾ ਖੋੜ ਖੋੜ ਗਈ ਐ ਅਸਲੀ ਖਾਲਸਾ ਦਾ ਜੋ ਬਚਿਆ ਜਿਹੜੇ ਸ਼ਹੀਦ ਹੋਏ ਨੇ ਉਹਨੂੰ ਖੋੜ ਕਹਿ ਰਿਹਾ ਉਹ ਇਸ ਸਾਰੇ ਕਮਿਸ਼ਨ ਸਟੇਜਾਂ ਤੇ ਪ੍ਰਚਾਰ ਕਰਦੇ ਨੇ ਦਾ ਆਮ ਐਨੀ ਖੋੜ ਸੀ ਉਹ ਜਿਹਨੂੰ ਅਸੀਂ ਸ਼ਹੀਦ ਕਹਿੰਦੇ ਹਾਂ ਉਹ ਕਹਿ ਰਿਹਾ ਖੋਟ ਹੈ ਖੋੜ ਦਾ ਵੀ ਪ੍ਰਚਾਰ ਕਰ ਰਹੇ ਹਾਂ ਸ਼ਹੀਦ ਵੀ ਬਣ ਰਹੇ ਹਾਂ ਬੜੇ ਮਾਨ ਨਾਲ ਉਹਨੂੰ ਖੋਟ ਵੀ ਕਹਿ ਰਹੇ ਹਾਂ ਖੈ ਖੋਟ ਵੀ ਕਹਿ ਰਹੇ ਹਾਂ ਖੋਟ ਖੋਟ ਗਈ ਹੈ ਸ਼ੁੱਧ ਹੋਇਆ ਖਾਲਸਾ ਸ਼ੁੱਧਤਾ ਹੁਣ ਹੋਇਆ ਤੇ ਫਿਰ ਉਹ ਤਾਂ ਮੌਕੇ ਦਾ ਗਵਾਹ ਹੈ ਉੱਥੇ ਆਪੇ ਕਹਿ ਰਿਹਾ ਵਿੱਚੇ ਜਿਹੜਾ ਜ਼ਖਮੀ ਹੋਇਆ ਪਿਆ ਦੇਖ ਰਿਹਾ ਇਹ ਤਾਂ ਉਹਦੇ ਪਿਆਰ ਨੇ ਸਾਰੇ ਜਾਣਦੇ ਨੇ ਉਹ ਪ੍ਰਚਲਿਤ ਹੈ ਗੱਲ ਹੈ ਗੱਲ ਸੱਚੀ ਹੈ ਕਿਸੇ ਦੀ ਗਲਤ ਲਿਖੀ ਹੋਈ ਨਹੀਂ ਹੈ ਕੋਈ ਮਤਭੇਦ ਨਹੀਂ ਐਡੀ ਖੋੜ ਸੀ ਜਾ ਤੂੰ ਮਿਲੈ ਤਾਂ ਤੁਝੇ ਸਮਾਵਾਂ ਜਾ ਤੂੰ ਮਿਲੈ ਤਾਂ ਤੁਝੇ ਸਮਾਵਾਂ ਹਾਂ ਜਾਗਤ ਜਾਗ ਰਹਾ ਤੁਧ ਭਾਵਾਂ ਜਾਗਤੀ ਜਾਗ ਰਹਾ ਤੁਧ ਭਾਵਾਂ ਜਾਗਦਾ ਤਾਂ ਰਹਾ ਸੰਤੋਖੀ ਬਣਿਆ ਰਹਾ ਜਿੰਨਾ ਚਿਰ ਸੰਤੋਖੀ ਹੈ ਜਾਗਦਾ ਜਦ ਫਿਰ ਮਾਇਆ ਦੀ ਇੱਛਾ ਭੁੱਖ ਪੈਦਾ ਹੋ ਗਈ ਸੁਪਨਾ ਆ ਗਿਆ ਸੌ ਗਿਆ ਜਿੰਨਾ ਚਿਰ ਸੰਤੋਖੀ ਹੈ ਜਿੰਨਾ ਜਰ ਬਲ ਤਗੜਾ ਲਾਇਆ ਹੋਇਆ ਹੈ ਬਾਹਰ ਜਿੰਨਾ ਵਰਜੀ ਪਾਣੀ ਹੈ ਸਿਵਰੇ ਦਾ ਗੰਦਿਆਂ ਨਾਲਿਆਂ ਦਾ ਬਾੜ ਦਾ ਪਾਣੀ ਜਿੰਨਾ ਮਰਜੀ ਹੈ ਆਪਣਾ ਘਰ ਉਹਨੇ ਬਚਾ ਲਿਆ ਬੰਨ ਲਾ ਕੇ ਆਪਣਾ ਘਰ ਜੇ ਲੀਕ ਨਹੀਂ ਹੋਣ ਦਿੰਦਾ ਪਾਣੀ ਉਹਨੂੰ ਕੀ ਲੱਗੇ ਲੋਕਾਂ ਦੇ ਘਰ ਤੁਰਿਆ ਫਿਰ ਗਲੀਆਂ ਤੁਰਿਆ ਫਿਰ ਉਹਨੇ ਆਪਣਾ ਹੀ ਘਰ ਰੱਖਣਾ ਸੀ ਤੋ ਆਪਣੇ ਅੰਦਰ ਨਹੀਂ ਵੜ ਦਿੱਤਾ ਪਰ ਜੇ ਆਪੇ ਤੋੜ ਲਵੇ ਵਾਲਿਆ ਤੋੜ ਦੀ ਰੋੜ ਠਾ ਵੜਨ ਪਾਣੀ ਦਾ ਨਾਲ ਫਿਰਦਾ ਬਥੇਰਾ ਪਰ ਜੂ ਨਾ ਬਿੱਟਾ ਹੀ ਲੱਗਦੀ ਨੇ ਨੂੰ ਜੇ ਤੂੰ ਰੱਖੇ ਬਚਾ ਕੇ ਸੰਤੋਖ ਤੇ ਜੇ ਸਤ ਨਾਲ ਖੜੇ ਤਾਂ ਸੰਤੋਖ ਰਹਿੰਦਾ ਜੇ ਤੂੰ ਨਾ ਰਿਹਾ ਨਾਲ ਮੇਰੇ ਖੜਾ ਤਾਂ ਸੰਤੋਖ ਨਹੀਂ ਰਹਿਣਾ ਸਤ ਤੋਂ ਬਿਨਾਂ ਸੰਤੋਖ ਨਹੀਂ ਬਚ ਸਕਦਾ ਜੇ ਸੱਤ ਹੈ ਲੋਕ ਜਾ ਤੂੰ ਮਿਲੈ ਕੱਲਾ ਸੰਤੋਖ ਨਹੀਂ ਰਹਿਦਾ ਜਾ ਤੂੰ ਮਿਲੈ ਤਾਂ ਤੁਝੇ ਸਮਾਵਾ ਤੇ ਜਿੰਨਾ ਜਨ ਸੰਤੋਖੀ ਬੜਿਆ ਹੋਇਆ ਹੁਣ ਬੇਲਣਾ ਰਹਿ ਗਿਆ ਇੱਕ ਤਾਂ ਹੋ ਗਿਆ ਉਪਜਣ ਹੁਣ ਉਗੜ ਉੱਗੇ ਤਾਂ ਹੀ ਬਣਨਾ ਜਦ ਬਿਰਸ਼ ਬਣਨਾ ਤਾਂ ਦੋਏ ਆਲੇ ਦੀਆਂ ਜਿਹੜੀਆਂ ਦਾਲ ਦੇ ਦੋ ਪਾਸੇ ਨੇ ਤਾਂ ਉਹਦੇ ਪੱਤੇ ਬਣ ਜਾਣੇ ਜੜ ਦੋਹਾਂ ਦੇ ਵਿੱਚੋਂ ਪੈਦਾ ਹੋਣੀ ਹੈ ਤਣਾ ਵੀ ਦੋਹਾਂ ਦੇ ਵਿਚਾਲੇੋਂ ਪੈਦਾ ਹੋਣਾ ਉਹ ਜਿਹੜੇ ਦੋਹੇ ਦਾਣ ਉਹਦੇ ਪੱਤੇ ਹੀ ਬਣਦੇ ਪੱਤ ਸਿਉ ਕਰ ਜਾਵੇ ਉਹ ਦੋਏ ਗਵਾਰਾ ਹੁੰਦਾ ਹੈ ਦੋਏ ਪੱਤੇ ਬਣਦੇ ਨੇ ਬਟਰ ਹੁੰਦਾ ਹੈ ਦੋਏ ਪੱਤੇ ਬਣਦੇ ਨੇ ਵੀ ਦਾਲਾਂ ਨੇ ਬੁੱਗੀਆਂ ਦੋਏ ਪੱਤੇ ਬਣਦੇ ਨੇ ਉਕੇ ਗਏ ਪੱਤੇ ਉਹਦੇ ਬਣਦੇ ਵਿਚਾਲੇ ਤੋਂ ਨਿਕਲਣ ਜੜ ਤਣਾ ਤੇ ਜੜ ਹਾਂ ਜਿੱਥੇ ਦੋਏ ਬਿਲੇ ਹੋਏ ਨੇ ਨਾ ਉੱਥੋਂ ਤਣਾ ਜੜ ਨਿਕਲਣਾ ਵਿਚਾਲੇ ਦੋਹਾਂ ਦਾ ਜਿੱਥੇ ਜੁਆਇੰਟ ਜਦ ਤੂੰ ਮਿਲੈ ਤਾਂ ਤੁਝੇ ਜਦ ਫਿਰ ਸ਼ੁਰੂ ਹੋਣਾ ਤਾਂ ਦੋਹਾਂ ਨੇ ਕੋਣਾ ਮਿਲਣਾ ਜਦ ਤੂੰ ਮਿਲੈ ਤਾਂ ਤੁਝੇ ਸਮਾਵਾਂ ਫਿਰ ਤੇਰੇ ਸਮਾਜ ਇਹ ਤੇਰੇ ਭਾਣੇ ਨਾਲ ਮਿਲ ਮੈਂ ਤੇਰੇ ਭਾਣੇ ਨਾਲ ਸਕਦਾ ਤੇਰੀ ਇੱਛਾ ਤੋਂ ਬਗੈਰ ਨਹੀਂ ਮਿਲ ਸਕਦਾ ਕਰਤਾ ਬਾਣਨਾ ਤਾਂ ਆਪਣੀ ਇੱਛਾ ਨਾਲ ਕਦ ਬਾੜਨਾ ਘਰ ਜਦ ਆ ਜਿਹੜੀ ਸਮੁੰਦਰ ਵਾਲੀ ਰੋਹ ਹੈ ਨਾ ਇਹ ਨਹੀਂ ਰਹਿਣੀ ਸਰੀਰ ਨਹੀਂ ਰਹਿਣਾ ਫਿਰ ਤੇਰੇ ਚ ਸਮਾ ਜਾਣਾ ਜਿੰਨਾ ਚਿਰ ਤੇਰਾ ਹੁਕਮ ਹੈ ਉਹਨਾਂ ਚਿਰ ਸਰੀਰ 'ਚ ਰਹਿਣਾ ਪੈਣਾ ਰਹਿਣਾ ਪੈਣਾ ਜਿੰਨਾ ਚਿਰ ਤੇਰਾ ਹੁਕਮ ਹੈ ਸਰੀਰ 'ਚ ਰਹਿਣਾ ਪੈਣਾ ਸਰੀਰ ਛੱਡਣਾ ਮੇਰੇ ਵੱਸ ਦੀ ਗੱਲ ਨਹੀਂ ਹੈ ਪਾਣਾ ਫਿਰ ਕਾਦਾ ਹੋਇਆ ਜਿਹੜੇ ਪਾਣੇ 'ਚ ਨੇ ਉਹਨਾਂ ਦੇ ਵੱਸ ਕੁਝ ਨਹੀਂ ਹੁੰਦਾ ਵਾਸਤਾ ਕਿਸੇ ਦੇ ਵੀ ਕੁਝ ਨਹੀਂ ਉਹ ਇਹ ਗੱਲ ਨੂੰ ਮੰਨ ਲੈਂਦੇ ਨੇ ਦੂਏ ਮੰਨਦੇ ਨਹੀਂ ਜੈ ਜੈਕਾਰ ਜਪੂ ਜਗਦੀਸ਼ ਜੈ ਜੈਕਾਰ ਜਪੂ ਜਗਦੀਸ਼ ਜੈ ਜੈਕਾਰ ਕੀ ਹੈ ਗੁਰਬਾਣੀ ਸਭ ਜੈ ਜੈਕਾਰ ਹੈ ਜੈ ਜੈਕਾਰ ਉਸਤਤੀ ਬੜਿਆਈ ਜੈ ਜੈਕਾਰੇ ਹੁੰਦੀ ਹੈ ਜਸ ਕਰਨਾ ਕਿਸੇ ਦਾ ਜੈ ਜੈਕਾਰੇ ਹੁੰਦੀ ਹੈ ਜਾਤ ਕਰਨਾ ਆ ਜਾਇ ਜੈ ਕਰਨੀ ਜਾਇ ਜਾ ਜਿਆਦਾ ਉਹਦੇ ਚ ਜਾ ਬੰਤੀ ਰਾਗ ਵੀ ਹੈ ਪਿੱਛੋਂ ਆ ਕੇ ਜਾਇ ਜਾ ਦਸੂ ਪਾਸ਼ਾ ਨੇ ਵੀ ਕੀਤੀ ਹੈ ਜਾਇ ਜਾ ਹੋਸੀ ਮੈਂ ਖਾਸੁਰ ਬਰਦਨ ਰੱਬ ਕਪਰਦਨ ਆਦ ਬ੍ਰਿਤੇ ਉਹ ਬਹੁਤ ਦੀ ਇੱਕ ਤਰਪੰਗੀ ਸ਼ਬਦ ਲਿਖਿਆ ਅਕਾਲ ਉਸਤਤ ਵਿੱਚ ਲਿਖਿਆ ਉਹ ਵੀ ਜਾਇ ਜਾ ਕਿੱਥੇ ਵੀ ਜਾਇ ਜਾ ਬੰਤੀ ਰਾਗ ਹੈ ਜੈ ਜੈਕਾਰ ਜਪੂ ਜਗਦੀਸ਼ ਤੇਰੀ ਜੈ ਜੈਕਾਰ ਜਪੂ ਜੈ ਜੈਕਾਰ ਨੂੰ ਜਾਣਨਾ ਜਪਣ ਦਾ ਮਤਲਬ ਸਮਝਣਾ ਤੇਰੇ ਜਸ ਨੂੰ ਜਾਣਨਾ ਤੇ ਸਮਝਣਾ ਤੇਰੀ ਜੈ ਜੈ ਕਰਨੀ ਹੈ ਪਰ ਜੇ ਸਮਝ ਤਾਂ ਹੀ ਕਰੂ ਸਮਝ ਕੇ ਬੋਲੂ ਬੋਲਿਆ ਕਿ ਮੈਂ ਬੇ ਸਮਝ ਗਲਤ ਬੋਲ ਦਿੰਦੇ ਹੁੰਦੇ ਸੀ ਸਮਝੀ ਦੇ ਸਾਰੇ ਜ਼ਿਲ੍ਹੇ ਨੇ ਜੈ ਜੈ ਬਹੁਤ ਲਿਖੇ ਹੋਏ ਨੇ ਆਰਤੀਆਂ ਵਗੈਰਾ ਲਿਖੀ ਹੋਈ ਹਿੰਦੂ ਉਹ ਬੰਦੇ ਦੀ ਜੈ ਜੈਕਾਰ ਹੈ ਪਰਮੇਸ਼ਰ ਦੀ ਜੈ ਜੈਕਾਰ ਨਹੀਂ ਹੈ ਜਗਦੀਸ਼ ਦੀ ਨਹੀਂ ਹੈ ਜਗਦੀਸ਼ ਦੀ ਨਹੀਂ ਜਗਦੀਸ਼ ਹੁੰਦਾ ਜਗਤ ਈਸ਼ ਸਾਰੇ ਸੰਸਾਰ ਦਾ ਰਾਜਾ ਬਲ ਅਸੀਂ ਜਗਦੀਸ਼ ਵੀ ਆਦਮੀ ਨੂੰ ਬਣਾ ਲਿਆ ਤਾਂ ਰਹੇ ਨੇ ਜੈ ਜਗਦੀਸ਼ ਹਰੇ ਪਰ ਬੰਦੇ ਫੋਟੋ ਦੇ ਅੱਗੇ ਕਹਿ ਰਹੇ ਨੇ ਆਦਮੀ ਦੇ ਅੱਗੇ ਤਾਂ ਜਗਦੀਸ਼ ਰਹੇ ਨੇ ਜਵਾਨ ਤੋਂ ਤਾਂ ਜਗਦੀਸ਼ ਹੈ ਕਹਿ ਰਹੇ ਨੇ ਜੈ ਜੈ ਜਗਦੀਸ਼ ਹਰੇ ਹਾਂ ਜਗਦੀਸ਼ ਦਾ ਜੋਤ ਸਰੂਪ ਉਹ ਜੈ ਜਗਦੀਸ਼ ਹਰੇ ਤਾਂ ਹੀ ਰਹੇ ਨੇ ਪਰ ਪੂਰੇ ਫੋਟੋ ਰੱਖੀ ਆਦਮੀ ਦੀ ਗੁਰਬਾਣੀ ਪੜਦੇ ਪੂਰੇ ਗੁਰੂਆਂ ਦੀ ਫੋਟੋ ਰੱਖਦੇ ਆ ਉਹੀ ਕੰਮ ਸਾਡਾ ਹੋ ਗਿਆ ਨਾ ਤੁਮ ਕਾ ਗੋਚਰ ਦੀ ਉਹਦੇ ਉਹ ਹਾਂ ਉਹ ਜਿਹੜਾ ਅਗੋਚਰ ਸੀ ਅਗੰਬ ਸੀ ਉਹ ਛੱਡ ਦਿੱਤਾ ਹਮਕੋ ਮੈਂ ਹੁਕਮਤੀ ਤੁਮ ਉਹ ਇੱਕ ਅਗੋਚਰ ਅਗੋਚਰ ਕਾਦਾ ਰਹਿ ਗਿਆ ਜਿਹਦੀ ਫੋਟੋ ਬਣ ਗਈ ਉਹਦਾ ਤੁਹਾਡੇ ਗੋਚਰੇ ਫੋਟੋ ਚੱਕੋਗੇ ਤਾਂ ਪਰੇ ਕਰੋਗੇ ਮੂਰਤੀ ਦੇ ਕੱਪੜੇ ਬਦਲੋਗੇ ਤਾਂ ਬਦਲ ਹੋਣਗੇ ਜੇ ਮੂੰਹ ਨੂੰ ਕੋਈ ਬਿਠਾ ਲਾਤਾ ਜੇ ਸਾਫ਼ ਕਰੋਗੇ ਨਹੀਂ ਤਾਂ ਕੀੜੀਆਂ ਚੜ ਜਾਣਗੀ ਤੇ ਕੀੜੀਆਂ ਵੀ ਨਹੀਂ ਹਟਾ ਸਕਣੀ ਮੂਰਤੀ ਨੇ ਆਪ ਕਹੇ ਜਵਾਨ ਚ ਕੁਛ ਹੈ ਪ੍ਰੈਕਟੀਕਲ ਕੁਛ ਹੈ ਪ੍ਰੈਕਟੀਕਲ ਤਾਂ ਹੈ ਕਿ ਸਮਝ ਨਹੀਂ ਹੈਗੀ ਬਿਨਾਂ ਸਮਝ ਤੇ ਉਹ ਕਰ ਰਹੀ ਹੋ ਰਹੀ ਹੈ ਜੋ ਕਰ ਰਹੇ ਹਾਂ ਜੋ ਜਾਇਜ਼ਾ ਕਾਰ ਕਰ ਰਹੇ ਹਾਂ ਬੇਸਮਝੀ ਨਾਲ ਕਰ ਰਹੇ ਹਾਂ ਸਮਝ ਕੇ ਨਹੀਂ ਕਰ ਰਹੇ ਤਾਂ ਗਲਤ ਹੋ ਰਿਹਾ ਜੇ ਨਿਰਾਕਾਰ ਦੀ ਕਰੀਏ ਜੇ ਓਮ ਦੀ ਕਰੀਏ ਸ਼ੁਰੂ ਓਮ ਤੋਂ ਓਮ ਜੈ ਜਗਦੀਸ਼ ਜਗਦੀਸ਼ ਹੋਈ ਹੈ ਫਿਰ ਜਗਦਾਈ ਓਮ ਹੈ ਉਹ ਜਿਹੜਾ ਉਹਦੀ ਫੋਟੋ ਬਣਾਓ ਕਿਹੜੀ ਬਣਾਓ ਉਹਦੀ ਫੋਟੋ ਨਹੀਂ ਹੈ ਉਹਦਾ ਸਰੀਰ ਨਹੀਂ ਹੈ ਜੈ ਤਾਂ ਉਸੇ ਦੀ ਕੀਤੀ ਹੈ ਪਰ ਫੋਟੋ ਨਹੀਂ ਰੱਖੀ ਜਾ ਸਕਦੀ ਕੋਈ ਇਮੇਜਿਨ ਨਹੀਂ ਕੀਤਾ ਜਾ ਸਕਦਾ ਕੌਣ ਕਿਹਦੀ ਹੈ ਜੈ ਜੈਕਾਰ ਜਪੂ ਜਗਦੀਸ਼ ਗੁਰਮਤਿ ਮਿਲੀਏ 20 21 ਜੈ ਜੈਕਾਰ ਜਪੂ ਜਗਦੀਸ਼ ਜਗਦੀਸ਼ ਦੀ ਜੈ ਜੈਕਾਰ ਸਮਝਣ ਦੀ ਲੋੜ ਹੈ ਜਪਣ ਦੀ ਲੋੜ ਹੈ ਗੁਰਮਤਿ ਮਿਲੀ ਹੈ ਗੁਰਮਤ ਨੂੰ ਜਿਹੜੀ ਜਗਦੀਸ਼ ਦੀ ਮਤਲਬ ਜਗਦੀਸ਼ ਦੀ ਸੋਝੀ ਹੈ ਨਾ ਜਪਣ ਜਪਣ ਤੋਂ ਬਾਅਦ ਜਿਹੜੀ ਸੋਝੀ ਜਾਣਕਾਰੀ ਹੈ ਗਿਆਨ ਹੈ ਜਗਦੀਸ਼ ਦਾ ਕੀ ਹੁੰਦਾ ਉਹ ਗੁਰਮਤ ਹੈ ਹੀ ਤਾਂ ਗੁਰਮਤ ਹੈ ਉਹੀ ਤਾਂ ਗੁਰਮਤ ਹੈ ਬਾਣੀ ਵਿੱਚ ਇਹਦਾ ਸੋਝੀ ਹੈ ਸਾਰੀ ਜਗਦੀਸ਼ਵਰ ਜਗਦੀਸ਼ ਤੇ ਸੋਝੀ ਹੈ ਇਹੀ ਤਾਂ ਗੁਰਮਤ ਹੈ ਇਹ ਗੁਰਮਤ ਲੈ ਕੇ ਹੀ ਗੁਰਮਤੀ ਮਿਲੀ ਹੈ 20 21 20 21 20 ਕੀ ਹੈ 20 ਇੱਕ ਗਿਣਤੀ ਹੁੰਦੀ ਸੀ 20 ਦਾ ਮਤਲਬ ਹੈ ਟੋਟੈਲਿਟੀ ਟੋਟਲ 20 ਦਾ ਅਰਥ ਟਲਟੀ ਨਹੀਂ ਹੁੰਦਾ ਜਿਵੇਂ 36 ਦਾ ਅਰਥ 65 6 ਨਹੀਂ ਹੈ 36 ਨਹੀਂ ਹੈ 36 ਦਾ ਅਰਥ 36 ਦਾ ਅਰਥ ਅਨੇਕ ਬੇਅਰਥ 20 ਵਿੱਚ ਦੇ ਹਾਂ 20 ਵਿਸਵੇ ਗੁਰ ਕਾ ਮਨ ਮੰਨੇ ਪੂਰੇ ਦਾ ਪੂਰਾ 20 ਦਾ ਪੂਰੇ ਦਾ ਪੂਰਾ ਹਾਂ ਪੂਰੇ ਦਾ ਪੂਰਾ ਠੀਕ ਈਸ਼ ਰੱਤੀ ਪਰ ਕੱਟਦੀ ਟੋਟਲ ਅੱਗੇ ਜਦੋਂ ਗੜਦੇ ਹੁੰਦੇ ਸੀ ਨਾ 20 ਦੇ ਗੰਮ ਨਹੀਂ ਸੀ ਗੜਦੇ ਹੁੰਦੇ ਦੋਸਤਾਂ ਚ ਜੇ ਕੋਈ ਸੌਦਾ ਕਰਨਾ 20 20 ਦੇ ਬਣਾ ਕੇ ਨਾ ਕਹਿ ਵੀ ਹਾਂ ਭਾਈ 10 20 4 20 ਸੱਤ ਵੀਹਾਂ ਦਾ ਬੋਲ ਕਰਿਆ 20 ਗਣ ਲੈਣੇ ਢੇਰੀ ਲਾ ਲੈਣੇ 20 ਫੇਰ ਲੈਣੇ 20 ਤੇ ਗਾਂ ਇੱਕ ਹੀ ਨਹੀਂ ਗੱਲ ਇਹ ਧਾਰਮਿਕ ਪਰੰਪਰਾ ਸੀ ਇਹ ਨਹੀਂ ਵੀ ਗਾਂ ਕੱਢਣੀ ਸੀ ਜਾਣਦੇ ਸਿੱਖ ਲੈਂਦੇ ਜਿਹੜਾ 20 ਤੇ ਸਿੱਖੂ ਗਾਂ ਨਹੀਂ ਸਿੱਖੂ ਕਹਿੰਦੇ 20 ਤੇ ਗਾਂ ਕੱਢਣਾ ਹੀ ਨਹੀਂ 20 ਤੇ ਗਾਂ ਗਿਣਤੀ ਬੰਦ ਹੈ ਆ ਜਿਹੜੀ 20 ਤੇ ਗਾਂ ਦੀ ਗਿਣਤੀ ਹੈ ਇਹ ਪੜ੍ਹੇ ਲਿਖਿਆ ਦੀ ਹੈ ਵਿਦਵਾਨਾਂ ਦੀ ਮੂਰਖਾਂ ਦੀ ਉਹ ਕਹੇ ਸੈਂਸ ਘਟੇ ਲੱਖ ਕੋਟ ਤਾਂ ਉਹਨਾਂ ਦੀ ਹੈ ਗਿਣਤੀ ਉਹ 20 ਤੇ ਬੇਸੰਤੋਖੀਆਂ ਦੀ ਗਿਣਤੀ ਆ ਉਹ ਸਤੋ ਖੜਾ ਦੀ ਗਿਣਤੀ ਵੀ ਤੇ ਗਾਹ ਦੀ ਹੈ 20 ਵਿਸਵੇ ਕੇ ਹੈ ਗੁਰ ਕਾ ਬੰਦੋ 20 ਨਹੀਂ ਬਿੱਗਾ ਦਾ ਪੂਰਾ ਹੁੰਦਾ ਬਿੱਗਾ ਕੀਲਾ ਨਹੀਂ ਹੁੰਦਾ ਫਿਰ ਕਿਲਾ 96 ਵਿਸਵੇ ਕਾਹਦੇ ਨਾਲ ਰੱਖਿਆ ਆਪਾਂ ਦੇਖੋ ਕਰ ਲੈਂਦਾ 20 ਦੇ ਕਹਾਂਗੇ 20 ਦਾ ਮਤਲਬ ਟੋਟਲ ਹੋ ਗਿਆ ਪੂਰਾ ਪੂਰੇ ਦਾ ਪੂਰਾ ਮੰਨਣਾ ਜਿਹੜਾ ਪੂਰਾ ਸੱਚਖੰਡ ਹੈ ਪੂਰੇ ਦਾ ਪੂਰਾ ਜਿੱਦਾਂ ਵੀ ਉੱਥੇ ਹੈ ਗਿਣਤੀ ਉਹ 20 ਹੈ ਗੁਰਮਤਿ ਮੇਰੀ ਹੈ 20 21 21 20 ਦੇ ਵਿੱਚ ਮਿਲਣਾ ਇੱਕ ਨੇ ਇੱਕ ਈਸ਼ ਨੇ 21 ਹੈ ਇਹ ਹੋਇਆ ਹੋਇਆ ਈਸ਼ ਹੈ ਜਿਹੜਾ ਇੱਕ ਹੈ ਈਸ ਹੈ ਉਹ 20 ਨੇ ਈਸ 20 ਨਾਲ 20 ਲੱਗਿਆ ਹੋਇਆ ਹੈ ਉਹ ਵੀ ਸਾਰੇ ਈਸ ਨੇ ਇੱਕ ਜਿਹੜਾ ਹੋ ਗਿਆ ਉਹ ਈਸ ਹੈ ਈਸਰ ਇੱਕ ਈਸ ਤਕੀਰ ਦਾ ਇੱਕ ਈਸ ਇਹ ਇੱਕ ਈਸ ਨੇ 20 ਟੋਟੈਲਿਟੀ ਚ ਮਿਲ ਜਾਣਾ ਸਾਰੇ ਪਰਮੇਸ਼ਰ ਇਹ ਬੂਦ ਨੇ ਸਮੁੰਦਰ ਚ ਮਿਲ ਜਾਣਾ ਸੱਚੀ 20 ਦਾ ਮਤਲਬ ਸਮੁੰਦਰ ਇੱਕ ਈਸ ਦਾ ਮਤਲਬ ਇੱਕ ਬੂਦ ਇਹਨੇ ਉਹ ਮਿਲ ਜਾਣ ਪਰਮੇਸ਼ ਪਰਮੇਸ਼ ਪਰਮੇਸ਼ ਸਾਰਿਆਂ ਚੋਂ ਮਿਲਦਾ ਜਿਹੜਾ ਬੀਜ ਆ ਉਹਦਾ ਉਹ ਬੀਜ ਹੈ ਪਰਮੇਸ਼ ਹੈ ਬੀਜ ਪੂਰਾ ਬੀਜ ਚੋਂ ਹੀ ਪਰਮੇਸ਼ ਪੈਦਾ ਹੁੰਦਾ ਬੀਜ ਦੀ ਜਿਹੜੀ ਸਲਾਹ ਹੈ ਬੀਜ ਦੀ ਜਿਹੜੀ ਇਕੱਠੀ ਇੱਛਾ ਸ਼ਕਤੀ ਹੈ ਉਹਦਾ ਰੋ ਪਰਮੇਸ਼ ਹੈ ਕੱਲੇ ਕੱਲੇ ਦੀ ਇੱਛਾ ਪਰਮੇਸ਼ ਦੀ ਉਹ ਇੱਛਾ ਦੇ ਵਿੱਚ ਬੀਜ ਦੀ ਇੱਛਾ 'ਚ 21ਵੇਂ ਦੀ ਇੱਛਾ ਵੀ ਮਿਲ ਗਈ ਉਹਨਾਂ ਦੀ ਇੱਛਾ ਦੇ ਵਿੱਚ ਹੀ ਰਲ ਗਈ ਉਹ ਦਰਿਆ ਦੇ ਵਿੱਚ ਬੂਦ ਗਿਰੀ ਤੇ ਤੂੰ ਦਰਿਆ ਜਾਂਦਾ ਬੂਦ ਵੀ ਜਾਂਦੀ ਹੈ ਗੁਰਮਤ ਦੇ ਨਾਲ ਦਰਿਆ ਦੇ ਵਿੱਚ ਗੁਰ ਦਰਿਆ ਦੇ ਵਿੱਚ ਬੂਦ ਰਲ ਗਈ ਸੋ ਸੱਤਾ ਗੰਗਾ ਹੋਏ ਗੁਰਮਤਿ ਮਿਲੀ ਹੈ 20 21